ਪੌੜੀ ਨੰਗਾ ਗਰਾਸੈ ਕਾਲ ਤਹਿ ਜੋ ਸਾਖਤ ਪ੍ਰਭ ਕੀਨ ਜਿਹੜੇ ਪ੍ਰਭ ਨੇ ਸਾਖਤ ਬਣਾਤੇ ਉਹਨਾਂ ਨੇ ਕਾਲ ਦਾ ਗਰਾਸ ਬਣ ਜਾਣਾ ਕਾਲ ਨੇ ਖਾ ਜਾਣੇ ਨੇ ਉਹ ਚਾਹੇ ਉਹ ਕਿੱਡੇ ਹੀ ਹੋਣ ਗੁਰੂ ਬਣੇ ਹੋਏ ਔਲੀਆਂ ਅੰਬੀਆ ਬਣੇ ਹੋਏ ਜਿਤੇ ਔਲੀਆ ਅੰਬੀਆ ਗੋਲੇ ਗੋਲੇ ਹੋਏ ਹੈ ਸਵਾ ਕਾਲ ਕੇ ਅੰਤ ਦੌੜਾ ਤਲੇ ਸਭ ਚੱਬ ਗਿਆ ਕਾਲ ਕਾਲ ਦਾ ਗਰਾਸ ਬਣ ਜਾਣਾ ਸਭ ਨੇ ਜਿਹੜੇ ਸਾਖਤ ਨੇ ਸਾਖਤ ਉਹ ਹੁੰਦਾ ਜਿਹੜਾ ਗੁਰੂ ਬਣਿਆ ਹੁੰਦਾ ਹੈ ਕਿਸੇ ਧਰਮ ਦਾ ਆਗੂ ਹੁੰਦਾ ਉਹ ਸਾਖਤ ਕਹਿੰਦੇ ਨੇ ਸ਼ਕਤੀਸ਼ਾਲੀ ਹੁੰਦਾ ਹੈ ਉਹਦੇ ਬਗਰ ਕੁਝ ਹੁੰਦਾ ਹੈ ਉਹਦੀ ਆਵਾਜ਼ ਦਮ ਹੁੰਦਾ ਜਿਹੜੇ ਵੱਡੇ ਵੱਡੇ ਰਾਖਸ਼ਾਂ ਦੀ ਗੱਲ ਕੀਤੀ ਉਹ ਤੇ ਸੀ ਸਾਰੇ ਜੋ ਸਾਖਤ ਪ੍ਰਭ ਕੀ ਜਿਹੜੇ ਪ੍ਰਭ ਨੇ ਸੰਗਤ ਬਣਾਤੇ ਸਾਰੇ ਬਣਾਤੇ ਅਨੇਕ ਜੋਨੀ ਜਨਮੇ ਮਰੈ ਆਤਮ ਰਾਮ ਨਾ ਜੀਨ ਉਹ ਅਨੇਕ ਜੋਨੀ ਹੈ ਨੂੰ ਬੋਲਦੇ ਉਹਨਾਂ ਦੀ ਇੱਕ ਜੋਨੀ ਹੁੰਦੀ ਹੋਣੀ ਬਹੁਤ ਸਾਰੀਆਂ ਪਤਾ ਨਹੀਂ ਕਿੰਨੀਆਂ ਹੋ ਜਾਣ ਜਿੱਡਾ ਵੱਡਾ ਸਾਧਤ ਹੋਣੀਆਂ ਜ਼ਿਆਦਾ ਜੋਨੀ ਜਿੱਡਾ ਵੱਡਾ ਸਾਧੂ ਤੋਂ ਨਹੀਂ ਥੱਲੇ ਉਹ ਡਿਪੈਂਡ ਹੋਣੇ ਆਤਮ ਰਾਮ ਨਾ ਚੀਨ ਆਤਮ ਰਾਮ ਨਹੀਂ ਹੋ ਖੋਜਦੇ ਆਤਮ ਨੂੰ ਨਹੀਂ ਖੋਜਦੇ ਆਪਣਾ ਆਪਾ ਨਹੀਂ ਖੋਜਦੇ ਜਨਮ ਦੇ ਵਰਦੇ ਰਹਿੰਦੇ ਨੇ ਅਨੇਕ ਜੁਨੀਆਂ 'ਚ ਪਰ ਆਤਮਾ ਨਹੀਂ ਖੋਜਦੇ ਆਤਮਾ ਕੀ ਹੈ ਆਤਮ ਰਾਮ ਦੋ ਚੀਜ਼ਾਂ ਨੇ ਆਤਮ ਰਾਮ ਲਿਓ ਪ੍ਰਵਾਨ ਇਹ ਜਿਹੜੀ ਆਤਮ ਹੈ ਨਾ ਤੇਰਾ ਮੂਲ ਇਹੀ ਰਾਮ ਹੈ ਇਹਨੂੰ ਮੰਨ ਲੈ ਵੀਰ ਕਹਿੰਦਾ ਰਾਮ ਬਾਹਰ ਨਹੀਂ ਹੈ ਦਸਤ ਦਾ ਮੁੰਡੇ ਨੂੰ ਰਾਮ ਮੰਨੇਗਾ ਮਾਰਿਆ ਜਾਏਗਾ ਸਾਖਤ ਬਣ ਜਾਏਗਾ ਦਸਤ ਦੇ ਮੁੰਡੇ ਨੂੰ ਰਾਮ ਮੰਨ ਕੇ ਚੱਲੂਗਾ ਸਾਖਤ ਹੈ ਤੇਰਾ ਜਿਹੜਾ ਆਤਮ ਆਤਮਾ ਦੀ ਆਵਾਜ਼ ਹੈ ਜੇ ਤੈਨੂੰ ਭੈੜੇ ਕੰਮਾਂ ਤੋਂ ਰੋਕਦੀ ਅਸਲ ਨਾਮ ਤਾਂ ਉਹ ਹੈ ਉਹ ਵੀ ਭੈੜੇ ਕੰਮਾਂ ਤੋਂ ਰੋਕ ਮਨ ਨੂੰ ਜਾਂਦਾ ਨਹੀਂ ਸੀ ਤਾਂ ਹੀ ਗੁਰੂ ਆਪ ਕਹਿੰਦੇ ਸੀ ਤੇਰੇ ਅੰਦਰ ਵੀ ਹੋਈ ਹੈ ਤੂੰ ਵੀ ਹੋਈ ਹੱਕ ਇਨਸਾਫ ਤੇ ਰਹੇਗਾ ਤੂੰ ਰਾਮ ਹੈ ਹੱਕ ਇਨਸਾਫ ਦੀ ਆਵਾਜ਼ ਨੂੰ ਦਬਾ ਕੇ ਆਪਣੇ ਅੰਦਰੋਂ ਚੱਲੇਗਾ ਤੂੰ ਪਾਸੇ ਚੱਲੇਗਾ ਤਾਂ ਰਾਵਣ ਮਨ ਦੇ ਲੈਵਲ ਤੇ ਜ਼ਿੰਦਗੀ ਜਿਵੇਂਗਾ ਮਰਜ਼ੀ ਕਰੇਗਾ ਰਾਵਣ ਤੇ ਆਤਮਾ ਦੀ ਆਵਾਜ਼ ਤੇ ਚੱਲੇਗਾ ਰਾਮ ਬਸ ਦੋਏ ਮਨ ਰਾਵਣ ਅੰਦਰਲਾ ਰਾਮ ਹੈ ਬਾਹਰਲਾ ਰਾਮ ਰਾਮ ਅੰਦਰ ਹੈ ਆਤਮ ਰਾਮ ਨਾਲ ਚੀਜ਼ ਅੰਦਰ ਜਿਹੜਾ ਬੰਦਾ ਹੁੰਦਾ ਕੈਦ ਕੀਤਾ ਹੁੰਦਾ ਔਰੰਗਜ਼ੇਬ ਨੇ ਆਪਣਾ ਬਾਪ ਅੰਦਰ ਲਾਹੌਰ ਆਪਣੇ ਸ਼ਾਹਜਹਾਂ ਨੇ ਕੈਦ ਕਰ ਲਿਆ ਸ਼ਾਹਜਹਾਂ ਨੂੰ ਕੈਦ ਕਰ ਲਿਆ ਸੀ ਅੰਦਰ ਅੰਦਰ ਆ ਵਿਚਾਰਾ ਤਾਂ ਕੈਦ ਚ ਉਹਦੀ ਗੱਲ ਮੰਨਣੀ ਨਾ ਮੰਨਣੀ ਬਾਲਾ ਦੀ ਮਰਜ਼ੀ ਹੈ ਆਤਮਾ ਦੀ ਗੱਲ ਮੰਨਣੀ ਨਾ ਮੰਨਣੀ ਬੰਦੀ ਮਰਜ਼ੀ ਆਕੀ ਹੋਇਆ ਮਨ ਵਾਸੀ ਰਾਜਾ ਪਰ ਜਿੰਨਾ ਜਨ ਮਵਾਸੀ ਰਾਜਾ ਰਹੂ ਆਕੀ ਰਹੂਗਾ ਉਹਨਾਂ ਚਿਰ ਰਹੂਗਾ ਅਨੇਕ ਜੂਨ ਜਨਮ ਹੈ ਮਰੇ ਅਨੇਕ ਜੂਨ ਜਨਮ ਦਾ ਬੰਦਾ ਆਤਮ ਰਾਮ ਨਾਲ ਜੀ ਜੇ ਆਤਮ ਰਾਮ ਦੀ ਆਵਾਜ਼ ਤੇ ਆ ਜਾਊਗਾ ਰਾਮ ਦੇ ਛੰਡ ਵਿੱਚ ਹੋ ਕੇ ਰਾਜ ਕਰੂਗਾ ਭਰਤ ਨੇ ਰਾਜ ਕੀਤਾ ਰਾਮ ਦੇ ਛੜ ਜਾਣ ਰਾਮ ਦੇ ਪਉਆ ਨਾਲ ਜਾਣ ਕਿਉਂ ਕੀਤਾ ਐ ਰਾਜ ਕਰ ਰਾਜ ਰਾਮ ਦਾ ਜੋ ਪਰ ਕਰ ਭਰਤ ਨੇ ਪਰਗ ਰੂਪ ਦੇ ਵਿੱਚ ਪਰਤ ਕਰ ਆਪ ਨਹੀਂ ਮਿਲਦਾ ਇਸ ਕਰਕੇ ਰਣਜੀਤ ਸਿੰਘ ਨੇ ਵੀ ਆਪਣੇ ਆਪ ਨੂੰ ਰਾਜਾ ਡਿਕਲੇਅਰ ਨਹੀਂ ਕੀਤਾ ਤਾਜ ਨਹੀਂ ਪਾਇਆ ਖਾਲਸੇ ਦਾ ਰਾਜ ਸੀ ਪਰਮੇਸ਼ਰ ਦਾ ਰਾਜ ਸੀ ਉੱਤੋਂ ਇਹ ਕਹਿੰਦਾ ਸੀ ਅੰਦਰੋਂ ਕੁਝ ਹੋਰ ਕਹਿੰਦਾ ਸੀ ਰਾਜ ਖਾਲਸੇ ਦਾ ਉੱਤੋਂ ਇਹ ਕਹਿੰਦਾ ਸੀ ਕਹਿੰਦੇ ਸੀ ਦਿੰਦੇ ਮੇਰਾ ਰਾਜ ਕਿਵੇਂ ਕਹਿੰਦਾ ਇਸ ਕਰਕੇ ਤਾਜ ਨਹੀਂ ਕਰਦਾ ਪਵੰਦੀ ਸੀ ਪਾ ਲੈਂਦਾ ਜੇ ਨਾ ਡਰ ਹੁੰਦਾ ਗਾਲੀ ਬੁੱਲੋ ਡਰ ਸੀ ਉਹ ਪਰ ਸਾਰੇ ਕੰਮ ਉਹੀ ਕੀਤੇ ਰਾਜੇ ਨੇ ਕੰਮ ਬਹੁਤ ਕਰੇ ਹੋ ਕੀਤੇ ਉਸ ਤੋਂ ਵੀ ਜ਼ਿਆਦਾ ਕਰੇ ਰਾਜਾ ਇਹਨਾਂ ਦਾ ਰਾਜਾ ਨੇ ਕਰੇ ਕੰਮ ਨਹੀਂ ਕੀਤਾ ਜਿੱਤੇ ਇਹਨੇ ਰਣਜੀਤ ਸਿੰਘ ਕੀਤੇ ਕਰੇ ਭਰੋਸਾ ਆਪਣੇ ਤੇ ਨਹੀਂ ਕੀਤਾ ਖਾਸ ਤੇ ਭਰੋਸਾ ਨਹੀਂ ਕੀਤਾ ਭਰੋਸਾ ਡੋਗਰਾ ਤੇ ਕੀਤਾ ਡੋਗਰਾ ਨੇ ਧੋਖਾ ਦਿੱਤਾ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਜਿੱਤੇ ਤੇ ਭਰੋਸਾ ਕਰਦਾ ਮੈਨੂੰ ਧੋਖਾ ਦੇਊ ਉਹ ਪਾਗਲ ਨਹੀਂ ਤਾਂ ਹੋਰ ਕੀ ਜਿਹੜਾ ਰਣਜੀਤ ਸਿੰਘ ਨੂੰ ਅਕਲਮੰਦ ਕਹਿੰਦੇ ਉਹ ਆਪ ਪਾਗਲ ਨੇ ਜਿਹੜਾ ਬੰਦਾ ਧੋਖੇਬਾਜ਼ ਤੇ ਭਰੋਸਾ ਕਰਦਾ ਪਾਗਲ ਹੈ ਅਕਲਮੰਦ ਕਿੱਥੇ ਹੈ ਉਹ ਨੂੰ ਇਹ ਨਹੀਂ ਪਤਾ ਜਿਹੜੇ ਬੰਦੇ ਤੇ ਮੈਂ ਭਰੋਸਾ ਕਰ ਰਿਹਾ ਉਹ ਮੇਰੇ ਨਾਲ ਮੈਨੂੰ ਬਲੈਕਮੇਲ ਕਰ ਰਿਹਾ ਅਕਲਮੰਦ ਕਹਿੰਦਾ ਹੋਵੇ ਰਣਜੀਤ ਸਿੰਘ ਦੇ ਰਾਜ ਤੇ ਜੇ ਸਿਆਣਾ ਹੁੰਦਾ ਤਾਂ ਰਾਜ ਦੇ ਜੜਾ ਇੰਨੀਆਂ ਡੂੰਘੀਆਂ ਕਰ ਦਿੰਦਾ ਕਿ ਕਈ ਪੋਸਟਾਂ ਤੱਕ ਹਿਲਦਾ ਨਹੀਂ ਰਹਿੰਦਾ ਕੀਤੀਆਂ ਨੇ ਮੁਗਲਾਂ ਨੇ ਕੀਤੀਆਂ ਨੇ ਮੁਗਲਾਂ ਨੇ ਕੀਤੀਆਂ ਸਰਦਨ ਦੇ ਰਾਜੇ ਅਕਬਰ ਨੇ ਕੀਤੀਆਂ ਕਾਇ ਕੋਈ ਤਰ੍ਹਾਂ ਦਾ ਰਾਜੇ ਆਪਣੇ ਬੱਚਿਆਂ ਨੂੰ ਕਾਬਲ ਕਰਨਾ ਸਾਫ ਕਰਨਾ ਬੰਦੇ ਚੰਗੇ ਵਧੀਆ ਛਾਂਟ ਕੇ ਲਿਆਉਣੇ ਪੌੜੀ ਨੰਨਾ ਗਰਾਸੇ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨੇਕ ਜੋਨ ਜਨਮੇ ਮਰੈ ਆਤਮ ਰਾਮ ਨਾ ਜੀਨ ਨੰਨਾ ਅੱਖਾਂ ਨਾਲ ਸ਼ੁਰੂ ਕਰੀ ਹੋਈ ਪੌੜੀ ਨਾ ਗਰਾਸੇ ਕਾਲ ਤੱਕ ਤੇ ਕਾਲ ਤੇ ਉਹਨਾਂ ਨੂੰ ਕਾਲ ਖਾ ਜਾਂਦਾ ਹੈ ਜਿਹੜੇ ਪ੍ਰਭ ਨੇ ਸਾਖਤ ਬਣਾਤੇ ਜਿਹਨਾਂ ਨੂੰ ਸਾਖਤ ਬਣਾਤਾ ਜਿਹੜੇ ਆਪਣੇ ਆਪ ਨੂੰ ਗੁਰੂ ਮੰਨਦੇ ਨੇ ਆਪਣੇ ਆਪ ਨੂੰ ਸੰਤ ਮੰਨਦੇ ਨੇ ਔਰ ਆਪਣੇ ਚੇਲੇ ਬਣਾਉਂਦੇ ਨੇ ਜਿਹੜਾ ਕੋਈ ਚੇਲਾ ਬਣਾਉਂਦਾ ਉਹ ਸੰਤ ਜਿਹੜਾ ਸੰਤ ਸੰਤ ਹੈ ਅਸਲ 'ਚ ਸੰਤ ਤਾਂ ਜਨਮ ਲੈਂਦਾ ਹੀ ਨਹੀਂ ਸੰਸਾਰ ਦੇ ਵਿੱਚ ਜੇ ਅਸੀਂ ਸੰਤ ਕਿਸੇ ਨੂੰ ਕਹਾਂਗੇ ਤਾਂ ਉਹਦੇ ਵਾਸਤੇ ਲਫ਼ਜ਼ ਹਰ ਜਨ ਨਵਾਂ ਘੜਿਆ ਹੋਇਆ ਲਫ਼ਜ਼ ਹਰ ਜਨ ਜਿਹੜਾ ਹੈਗਾ ਉਹਨੇ ਸੰਤ ਦੀ ਸ਼ਰਨ ਜਾਣਾ ਸੰਤਰ ਅੰਤਰ ਆਤਮਾ ਦਾ ਨਾਮ ਹੈ ਪ੍ਰਾਤਮਾ ਨੂੰ ਸੰਤ ਕਹਿੰਦੇ ਨੇ ਸੰਤ ਸਰਣ ਜੋ ਜਨ ਪਰੇ ਜਦ ਨੂੰ ਸਮਝ ਆ ਜਾਂਦੀ ਹੈ ਜਾਣਕਾਰ ਹੋ ਜਾਂਦਾ ਫਿਰ ਇਹ ਜਨ ਬਣ ਜਾਂਦਾ ਫਿਰ ਇਹ ਸੰਤ ਸਰਣ ਜਿਹਾ ਜਾਂਦਾ ਜਿੰਨਾ ਜਿਹੜ ਸੰਤ ਸਰਣ ਨਹੀਂ ਜਾਂਦਾ ਉਹਨਾਂ ਜਿਹੜ ਸਾਧਤ ਹੈ ਜੇ ਲਾਭ ਨਹੀਂ ਨਾ ਬਣਦਾ ਜਿਹੜਾ ਸਾਖਤ ਹੈ ਕਿਸੇ ਦੀ ਛੜ ਨਹੀਂ ਜਾਂਦਾ ਉਹ ਉਹ ਕਹਿੰਦਾ ਮੇਰੀ ਛੜਨਾ ਹੋ ਜਿਹੜਾ ਛੜ ਜਾਂਦਾ ਉਹ ਫਿਰ ਸੰਤ ਨਹੀਂ ਰਹਿੰਦਾ ਉਹ ਗੁਰੂ ਨਹੀਂ ਰਹਿੰਦਾ ਉਹ ਫਿਰ ਦਾਸ ਹੋ ਜਾਂਦਾ ਇੱਥੇ ਗੱਲ ਫਸੀ ਹੋਈ ਹੈ ਸਾਖਤ ਕੌਣ ਹੈ ਹਰ ਜਨ कौन है हर जन ऐसा चाहिए जैसा हर ही सब ਕਰਕੇ ਤਾਂ ਹਰ ਵਰਗਾ ਹੀ का ਸ਼ਕਲ ਸੂਤ ਦਾ ਸੂਰਤ ਕਰਕੇ ਤਾਂ ਹਰ ਵਰਗਾ ਜਾਂ ਸਰੀਰ ਨਹੀਂ ਉਹਦਾ ਦੇਹ ਨਹੀਂ ਹੈ ਕਿ ਉਹਦੀ ਸਰੀਰ ਨਹੀਂ ਹੁੰਦਾ ਉਹਦਾ ਫਿਰ ਸਰੀਰ ਨਾਲ ਟੁੱਟਿਆ ਆਇਆ ਹੁੰਦਾ ਜਿਵੇਂ ਫਲ ਪੱਕ ਕੇ ਵਿਸ਼ ਟੁੱਟ ਜਾਂਦਾ ਐ ਸਰੀਰ ਨਾਲ ਟੁੱਟਿਆ ਹੁੰਦਾ ਹਰ ਪੇੜ ਦੇ ਹੇਠਾਂ ਪਿਆ ਹੀ ਪੇੜ ਦੇ ਨਾਲ ਨਹੀਂ ਟੁੱਟਿਆ ਜੁੜਿਆ ਹੈ ਪੇੜ ਦੇ ਥੱਲੇ ਹੀ ਡਿੱਗਦਾ ਹੈ ਟੁੱਟ ਕੇ ਦਾ ਪੇੜ ਦੀ ਛਾਂਜੇ ਡਿੱਗਦਾ ਹੋ ਜੋ ਵਰ ਫਲ ਪਾਕੇ ਭੋਏ ਗਰੇ ਪਰ ਪੇੜ ਨਾਲ ਦਾ ਕੋਈ ਸੰਬੰਧ ਲੱਗਿਆ ਨਹੀਂ ਜੁੜਿਆ ਪੇੜ ਤੋਂ ਰਸ ਨਹੀਂ ਲੈ ਰਿਹਾ ਉਹ ਮਾਇਆ ਤੋਂ ਰਸ ਨਹੀਂ ਲੈ ਰਿਹਾ ਰਸ ਕੀ ਤੋਂ ਲੈ ਰਿਹਾ ਰਸ ਲੈ ਰਿਹਾ ਸੰਤ ਤੋਂ ਸੰਤ ਤੋਂ ਕੀ ਰਸ ਮਿਲਦਾ ਸ਼ਾਂਤੀ ਸੰਤ ਤੋਂ ਕੀ ਮਿਲਦਾ ਸ਼ਾਂਤੀ ਸ਼ਾਂਤੀ ਆਪਣੇ ਅੰਦਰੋਂ ਨਹੀਂ ਪੈਦਾ ਹੁੰਦੀ ਸ਼ਾਂਤੀ ਇਹ ਪ੍ਰਾਪਤ ਕਰਦਾ ਮਨ ਨੂੰ ਤਾਂ ਸੱਪ ਗਿਆ ਹੈ ਇਹ ਸ਼ਾਂਤੀ ਤੋਂ ਪੈਦਾ ਕਰੂ ਇਹ ਚੰਦਨ ਤੋਂ ਚੰਦਨ ਦੇ ਸਾਡੇ ਨਾਲ ਲਿਪਟੂ ਜਨਾ ਜਦ ਲਿਪਟਿਆ ਉਹ ਸ਼ਾਂਤੀ ਹੈ ਜਾਂ ਛੱਡ ਦੂ ਫਿਰ ਸ਼ਾਂਤੀ ਹੈ ਇਹ ਅਸੰਤ ਹੈ ਅੱਧਾ ਅੱਧਾ ਸੰਤ ਹੈ ਮਨ ਕਰਕੇ ਅਸੰਤ ਹੈ ਚਿੱਤ ਕਰਕੇ ਸੰਤ ਸ਼ੁੱਧ ਆਤਮਾ ਜਿਹੜੀ ਹੁੰਦੀ ਉਹ ਸੰਤ ਹੈ ਰਾਮ ਰੂਪ ਜਿਹੜਾ ਇਹਦੇ ਅੰਦਰ ਰਾਮ ਉਹ ਸੰਤ ਹੈ ਸਭਾ ਕਾ ਰਾਮ ਬੋਲਣ ਇਹ ਆਪ ਰਾਵਣ ਹੈ ਰਾਮ ਔਰ ਰਾਵਣ ਦੋ ਨਹੀਂ ਹੈ ਦੋ ਇੱਥੇ ਹੀ ਦੋ ਨੇ ਇਹ ਦੋ ਨੇ ਇਹ ਨਾਲੇ ਰਾਮ ਦਾ ਰਾਮ ਗਏ ਉਹ ਰਾਵਣ ਗਏ ਤਾਂ ਦੋਏ ਚਲੇ ਗਏ ਜਾ ਕੋ ਬਹੁਤ ਪਰਿਵਾਰ ਜਿਨ੍ਹਾਂ ਦੇ ਤੁਸੀਂ ਬਹੁਤ ਬੜੇ ਪਰਿਵਾਰ ਕਦਮ ਕੀਤੇ ਨੇ ਉਹਦੇ ਦੋ ਹੀ ਮਰ ਗਏ ਹੁਣ ਰਾਤ ਹੁਣ ਤਾਂ ਫਿਰ ਰਾਮਾਇਣ ਖਤਮ ਹੋ ਗਈ ਨਾਲੇ ਤੁਸੀਂ ਕਹਿੰਦੇ ਰਮਾਇਣ ਅਮਰ ਕਥਾ ਅਮਰ ਕਥਾ ਹੁੰਦੀ ਹੈ ਜਿਹੜੀ ਲਗਾਤਾਰ ਚੱਲਦੀ ਰਹੇ ਕਥ ਕਥਾ ਹੋਵੇ ਮਾਰ ਕੇ ਕੋਈ ਅਮਲ ਨਹੀਂ ਹੋਇਆ ਗੱਲ ਝੂਠ ਹੈ ਮਾਰ ਕੇ ਨਹੀਂ ਅਮਰ ਹੁੰਦਾ ਜਿਹੜਾ ਮਰਦਾ ਹੀ ਨਹੀਂ ਅਮਰ ਹੋਇਆ ਜੇ ਤਾਂ ਸਰੀਰ ਕਰਕੇ ਤੁਸੀਂ ਅਮਰ ਮੰਨੋਗੇ ਫਿਰ ਫਿਰ ਤਾਂ ਕੋਈ ਅਮਰ ਹੈ ਨਹੀਂ ਦਿਖਾਓਗੇ ਜੇ ਆਤਮਾ ਦੇ ਲੈਵਲ ਤੇ ਅਮਰ ਮੰਨੋਗੇ ਫਿਰ ਬਥੇਰੇ ਨੇ ਸੱਚਖੰਡ ਸਾਰੇ ਅਮਰੇ ਨੇ ਭਗਤ ਸਾਰੇ ਅਮਰੇ ਨੇ ਅਮਰ ਕਿਵੇਂ ਹੁੰਦਾ ਹੈ ਇਸ ਬਾਤ ਦਾ ਭਲੇਖਾ ਵਿਦਵਾਨਾਂ ਦਾ ਹਰ ਬੁੱਧੀਵਾਨਾਂ ਦਾ ਇਸ ਗੱਲ ਦਾ ਭਲੇਖਾ ਜਿਹੜੇ ਭਗਤ ਨੇ ਬੁੱਧਵਾਨ ਨੇ ਖਾਲਸਾ ਬੁੱਧਵਾਨ ਹੈ ਖਾਲਸਾ ਮੇਰੋ ਬੁੱਧ ਔਰ ਗਿਆਨ ਜਿਹੜਾ ਬੁੱਧ ਔਰ ਗਿਆਨ ਦਾ ਅਵਤਾਰ ਹੈ ਖਾਲਸਾ ਬਾਕੀ ਜਿਹੜੇ ਸਰੀਰ ਦੇ ਅਵਤਾਰ ਨੇ ਚੱਕਰ ਚੁੱਕਰ ਲਾਈ ਫਿਰਦੇ ਨੇ ਉਹ ਖਾਲਸਾ ਨਹੀਂ ਹਨ ਉਹ ਬਲੇਖੇ ਨਾਰਾਇਣ ਦੇ ਅਸੀਂ ਖਾਲਸੇ ਹਾਂ ਖਾਲਸੇ ਦਾ ਤਾਂ ਦੇਹ ਹੁੰਦੀ ਉਹਦੀ ਸਰੀਰ ਹੁੰਦਾ ਹੀ ਖਾਲਸਾ ਮੇਰੋ ਬੁੱਧ ਔਰ ਗਿਆਨ ਉਸ ਖਾਲਸੇ ਦਾ ਮੈਂ ਤਰੁੰਦਿਆ ਬੁੱਧ ਔਰ ਗਿਆਨ ਰੂਪਾ ਉਹਦਾ ਧਿਆਨ ਕਰਦੇ ਨੇ ਸਾਰਾ ਸੱਚਖੰਡ ਖਾਲਸਾ ਹੀ ਭਰਿਆ ਹੋਰ ਉੱਥੇ ਕੀ ਹੈ ਸੱਚਖੰਡ ਕੀ ਨੇ ਸਭ ਖਾਲਸੇ ਹੀ ਨੇ ਜੇ ਇਹ ਸੱਚਖੰਡ ਵਾਲੇ ਖਾਲਸੇ ਨੂੰ ਹੋਏ ਜੇ ਬਣਾ ਸਰੀਰ ਦੀ ਗੱਲ ਛੱਡੋ ਤੁਸੀਂ ਸਰੀਰ ਹੈ ਬਾਣਾ ਤਾਂ ਫੌਜੀ ਵਰਦੀ ਹੈ ਸਰੀਰ ਦੀ ਜਿਹੜੀ ਅਸੀਂ ਵਰਦੀ ਪਾਈ ਫਿਰਦੇ ਆ ਜਿਹਨੂੰ ਬਾਣਾ ਕਹਿੰਦੇ ਵਰਦੀ ਹੈ ਤੇ ਖਾਲਸਾ ਕਾਲਪੁਰ ਕੀ ਫੌਜ ਆ ਫੌਜ ਦੇ ਵਰਦੀ ਹੁੰਦੀ ਹੈ ਜੇ ਨੂੰ ਬਾਣਾ ਕਰ ਵਰਦੀ ਉਹਨਾਂ ਨੇ ਉਰਦੂ ਦਾ ਲਾਹੌਰਾ ਬਾਣਾ ਸੀ ਜਿਹੜੇ ਪਰ ਬਾਣਾ ਕਿਉਂਕਿ ਧਰਮ ਦੇ ਵਿੱਚ ਬਾਣਾ ਹੁੰਦਾ ਇਸ ਕਰਕੇ ਇਹਨੂੰ ਬਾਣਾ ਕਹਿਣਾ ਗਲਤ ਹੈ ਬਾਣੇ ਦਾ ਸੰਬੰਧ ਧਰਮ ਨਾਲ ਹੈ ਪੇਖ ਦਾ ਸੰਬੰਧ ਧਰਮ ਨਾਲ ਹੈ ਬਾਣਾ ਗਾਣੇ ਨੂੰ ਫਿਰ ਵੀ ਕਿਦਾਂ ਕਹਤੇ ਗਲਤੀ ਹੈ ਵਰਦੀ ਕਹਿੰਦੀ ਉਹ ਠੀਕ ਹੈ ਫੌਜ ਦੇ ਵਰਦੀ ਹੁੰਦੀ ਜਨ ਭੈ ਖਾਲਸੇ ਦੇ ਹਾਂ ਤੇ ਜਨ ਭੈ ਖਾਲਸੇ ਜਨੇ ਖਾਲਸਾ ਜਨ ਤੋਂ ਘੱਟ ਖਾਲਸਾ ਹੈ ਪਤਾ ਕਾਹਦਾ ਨਹੀਂ ਇਹ ਭੇਖ ਪੇਕ ਕਰਕੇ ਖਾਲਸੇ ਬਣ ਗਏ ਪੇਕ ਕਰਕੇ ਸੰਤ ਬਣ ਗਏ ਉਹੀ ਗੱਲ ਹੈ ਜਿਹੜੀ ਪਿੱਛੇ ਹੁੰਦੀ ਚਲੀ ਗਈ ਸੀ ਅਸਮ ਬਾਜਾ ਨੇ ਕਹੋ ਨਾ ਪੇਖ ਭੀਜੂ ਮੈਂ ਕਿਸੇ ਪੇਖ ਨਾਲ ਭੇਜਣ ਵਾਲਾ ਨਹੀਂ ਹੈਗਾ ਜੇ ਤੁਸੀਂ ਧਾਰਨ ਕਰੋ ਨਾ ਮੈਂ ਇਹਦਾ ਪੇਖ ਤੁਹਾਨੂੰ ਵਰਦੀ ਦੇਤੀ ਵਰਦੀ ਧਾਰਨ ਕਰ ਲਈ ਵੀ ਮੈਨੂੰ ਗੁਰੂ ਕੋਲ ਜੋ ਬਿਲਕੁਲ ਗਲਤ ਹੈ ਕਹੋ ਨਾ ਪੇਖ ਭੀਜੂ ਆਪਣੀ ਗੱਲ ਕਰਦੇ ਨੇ ਮੈਂ ਕਿਸੇ ਪੇਖ ਨਾਲ ਭੇਜਣ ਵਾਲਾ ਨਹੀਂ ਹੈਗਾ ਗੁਰੂ ਤੋਂ ਕਹਿੰਦਾ ਮੈਂ ਭੇਖਣਾ ਭੇਜਣ ਵਾਲਾ ਨਹੀਂ ਇਹ ਤੁਸੀਂ ਗੁਰੂ ਮੰਨਦੇ ਹੋ ਜਿਹਨੇ ਵਰਦੀ ਦਿੱਤੀ ਉਹਦਾ ਕਹਿੰਦਾ ਮੈਂ ਭੇਜਣਾ ਭੇਜਣ ਵਾਲਾ ਨਹੀਂ ਤੇ ਤੁਸੀਂ ਭੇਜ ਲਈ ਕਰਦੇ ਹੋ ਇੱਕ ਵੀ ਚਾਹੀਦਾ ਮੈਂ ਭੇਖਣਾ ਨਹੀਂ ਭੇਜਣਾ ਇਹਦਾ ਮਤਲਬ ਇਹ ਨਹੀਂ ਭੇਜਣਾ ਨਹੀਂ ਕਰਨਾ ਉਹ ਜੀ ਵਰਦੀ ਚਾਹੀਦੀ ਹੈ ਪਰ ਮਹਿਲ ਵਰਦੀ ਹੋਈ ਨਹੀਂ ਚਾਹੀਦੀ ਗਾਹ ਵੀ ਕੋ ਚਾਹੀਦਾ ਗਾਹ ਵਾਲਾ ਕੋ ਚਾਹੀਦਾ ਵਰਦੀ ਦਾ ਬਹਾਲਾ ਡੱਬਾ ਡੱਬੇ ਦੇ ਵਿੱਚ ਕੀ ਹੈ ਪਾਇਆ ਹੋਇਆ ਤੁਸੀਂ ਬੁੱਧ ਔਰ ਗਿਆਨ ਬੁੱਧ ਹੋਈ ਹੈ ਵਿਵੇਕ ਬੁੱਧ ਹੈਗੀ ਹੈ ਵਿੱਚ ਗਿਆਨ ਹੈਗਾ ਗੁਰਮਤ ਦਾ ਉਹ ਨਹੀਂ ਹੈ ਫਿਰ ਉਹ ਪੌਣ ਵਾਸਤੇ ਤਾਂ ਭੇਜ ਲਿਆ ਸੀ ਤੇ ਵਰਦੀ ਤੋਂ ਪੌਣ ਵਾਸਤੇ ਹੀ ਲਈ ਸੀ ਗੰਗਾ ਗਰਾਸੇ ਕਾਲ ਤਹਿ ਜੋ ਸਾਗਤ ਪ੍ਰਭ ਕੀਨ ਅਨਿਕ ਜੋਨ ਜਨਮੇ ਮਰੈ ਆਤਮ ਰਾਮ ਨਾ ਚੀ ਆਤਮ ਰਾਮ ਖੋਜਣਾ ਸੀ ਕਿਸੇ ਰੱਬ ਨੂੰ ਨਹੀਂ ਸੀ ਖੋਜਣਾ ਆਪਣਾ ਆਪਾ ਖੋਜਣਾ ਸੀ ਕਿਉਂ ਨਾਨਕ ਬਿਨ ਆਪਾ ਕੀਨਾ ਮਿਟੇ ਨਾ ਭਰਮ ਮਿਟੇ ਨਾ ਭਰਮ ਕੀ ਕਰੇ ਹੁਣ ਇੱਕ ਰਾਮ ਹੈ ਇੱਕ ਆਤਮ ਹੈ ਜਿਹੜਾ ਮੈਂ ਬੋਲਦਾ ਮੈਂ ਕਹਿੰਦਾ ਨਾ ਉਹ ਆਤਮਾ ਹੈ ਉਹਨੂੰ ਆਤਮਾ ਕਹਿੰਦੇ ਅਸੀਂ ਆਤਮਾ ਆਤਮਨ ਲੱਭ ਜਾਵੇ ਸੇ ਮਨ ਨੂੰ ਆਤਮਨ ਕਹਿੰਦੇ ਨੇ ਜਿਹੜਾ ਖੋਟਾ ਮਨ ਹੈ ਨਾ ਸੰਸਾਰ 'ਚ ਜਨਮ ਲੈਂਦਾ ਇਹ ਖੋਟਾ ਹੈ ਇਹਨੇ ਖਰਾ ਬਣਨਾ ਖਰਾ ਦਾ ਬਾਣੀ ਨਾ ਬਣਨਾ ਤਾਂ ਕਿ ਖਜ਼ਾਨੇ 'ਚ ਪੈ ਜਵੇ ਜਿਹੜਾ ਜਿਹੜਾ ਖੋਟਾ ਖਜ਼ਾਨੇ 'ਚ ਨਹੀਂ ਪੈਂਦਾ ਖਜ਼ਾਨੇ 'ਚ ਨਹੀਂ ਪੈਂਦਾ ਜਿਹੜਾ ਜਿਹੜਾ ਖੋਟਾ ਖੋਟ ਹੈ ਇਹਦੇ ਵਿੱਚ ਇਹਨੇ ਆਪਣੀ ਖੋਟ ਕੱਢਣੀ ਹੈ ਖੋਟ ਕੱਢਣੀ ਹੈ ਗਿਆਨ ਨਾਲ ਪਹਿਲੇ ਤੈਨੂੰ ਪਤਾ ਹੀ ਮੇਰੀ ਖੋਟ ਕੀ ਹੈ ਪਹਿਲੇ ਤੈਨੂੰ ਪਤਾ ਹੀ ਖੋਟ ਹੁੰਦੀ ਕੀ ਹੈ ਤਾਂ ਧਰਮਾਂ ਦੀ ਆਪਣੀ ਬਣਾਈ ਹੋਈ ਖੋਟ ਆਪਣੀ ਮਾਤਾ ਅਨੁਸਾਰ ਧਰਮ ਬਣਾਇਆ ਹੈ ਖੋਟ ਦੱਸੂ ਕੌਣ ਸੱਚਖੰਡ ਵਾਲਿਆਂ ਨੇ ਖੋਟ ਰਹਿਤ ਕਰ ਉਹ ਜਿਹੜੇ ਖੋਟ ਸੱਚਖੰਡ ਸਮਝੇ ਜਾਂਦੀ ਹੈ ਨਾ ਖੋਟ ਹੈ ਉੱਥੋਂ ਹੀ ਉਹੀ ਦੱਸਣਗੇ ਆ ਘੋੜਾ ਘੋਟ ਹੈ ਇਹ ਗੁਰਬਾਣੀ ਦਾ ਸੱਚਖੰਡ ਤੋਂ ਹੀ ਹੋਈ ਹੈ ਉਹਨਾਂ ਨੇ ਦੱਸਿਆ ਵੀ ਆ ਘੋੜਾ ਘੋਟ ਹੈ ਨਹੀਂ ਬਹੁਤ ਕੁਝ ਘੋੜ ਜਿਹੜੀ ਹੈ ਨਹੀਂ ਉਹਨੂੰ ਸਮਝੀ ਬੈਠੀਆਂ ਦੂਜੀਆਂ ਮਤਾਂ ਉਹ ਸਮਝਦੀ ਹੋਣੀ ਅਸੀਂ ਨੂੰ ਸਮਝਦੇ ਉਹ ਰਾਮਚੰਦਰ ਨੂੰ ਰਾਮ ਸਮਝਦੇ ਹੋਣਗੇ ਰਾਮ ਦੇ ਨਾਲ ਚੰਦਰ ਲੱਗਿਆ ਸੂਰਜ ਕਿੱਥੇ ਰਹਿ ਗਿਆ ਜਿੱਥੇ ਚੰਦਰ ਲੱਗ ਜਵੇ ਨਾ ਚੰਦ ਲੱਗ ਜਵੇ ਉਹ ਤੋਂ ਵੱਡਾ ਤਾਂ ਸੂਰਜ ਹੈ ਫਿਰ ਤੇ ਛੋਟਾ ਹੋ ਗਿਆ ਇੱਕ ਰਾਮ ਹੈ ਇੱਕ ਰਾਮ ਚੰਦ ਹੈ ਬਾਣੀ ਚ ਦੋ ਨੇ ਰਾਮ ਚੰਦ ਉਹ ਰਾਮ ਨਹੀਂ ਹੈ ਚੰਦ ਦੀ ਆਪਣੀ ਲਾਈਟ ਨਹੀਂ ਹੁੰਦੀ ਕਿਤੋਂ ਲੈਂਦਾ ਹੁੰਦਾ ਹੁਣ ਰਾਮ ਦੇ ਵਿੱਚ ਸਮਾਉਣਾ ਹੈ ਨੇ ਆਤਮ ਨੇ ਪਹਿਲਾਂ ਆਤਮ ਨੂੰ ਜਾਣਨਾ ਜਿੰਨੇ ਆਤਮ ਜਾਣਿਆ ਪਰਮ ਆਤਮ ਸੋਈ ਰਾਮ ਦਾ ਪਹਿਲਾਂ ਪਰਮਾਤਮ ਹੈ ਰਾਮ ਰਾਮ ਦਾ ਸ਼ੁੱਧ ਹੈ ਸਭੇ ਕਾ ਰਾਮ ਜੋ ਬੋਲਦਾ ਹੈ ਉਹਦੀ ਆਵਾਜ਼ ਅੰਤਰਾਤਮਾ ਦੀ ਆਵਾਜ਼ ਹੈ ਉਹ ਤੇ ਸ਼ੁੱਧ ਪਹਿਲਾਂ ਹੀ ਹੈ ਜਿਹੜੀ ਉਹ ਚ ਕਮੀ ਆ ਗੁਰਬਾਣੀ ਤੋਂ ਪੂਰੀ ਕਰ ਲੂਗਾ ਇਹਨਾਂ ਸੰਸਾਰ ਵਾਸਤੇ ਤਾਂ ਕਾਫੀ ਸ਼ੁੱਧ ਹੈ ਸੰਸਾਰ ਦਾ ਗਿਆਨ ਵਾਸਤੇ ਤਾਂ ਸ਼ੁੱਧ ਹੈਗਾ ਸੰਸਾਰ ਦੇ ਮਾੜੀ ਚੰਗੀ ਦਾ ਤੁਹਾਨੂੰ ਉਹਨੂੰ ਪਤਾ ਹੈ ਸੱਚਖੰਡ ਵਾਲੀ ਜਦ ਉਹਨੂੰ ਬਾਣੀ ਸਿੱਧੀ ਸੁਣੂਗੀ ਜਦ ਕੱਢੂ ਫਿਰ ਉਹਨੂੰ ਉਹਨੂੰ ਸੁਣਨੀ ਆ ਨਾ ਸਿੱਧੀ ਬਾਣੀ ਤਾਂ ਲੈ ਕੇ ਜਾਣਾ ਉਹ ਜਿਹੜਾ ਉੱਥੇ ਵਾਲਾ ਗਾਹਾਂ ਦਾ ਗੱਲ ਹੈ ਗਾਹਾਂ ਉਸ ਨੂੰ ਸੁਣਨੀ ਹੈ ਆ ਜੀਵ ਸੁਣਦਾ ਅਸੀਂ ਸੁਣਦੇ ਇਹਨਾਂ ਨਾਲ ਹੁਣ ਆਤਮਾ ਨੇ ਰਾਮ ਦੇ ਵਿੱਚ ਲੀਨ ਹੋਣਾ ਆਤਮ ਨੂੰ ਹੀ ਰਾਮ ਪ੍ਰਵਾਨ ਕਰਨਾ ਮੇਰਾ ਜਿਹੜਾ ਸ਼ੁੱਧ ਮਨ ਹੈ ਰਾਮ ਹੈ ਬੁੱਧੀ ਸੋਚਦੀ ਹੈ ਮੇਰਾ ਸ਼ੁੱਧ ਮਨ ਹੈ ਰਾਮ ਹੈ ਉਹ ਵੱਡਾ ਹੈ ਜਿਹੜਾ ਅਸ਼ੁੱਧ ਹੈ ਉਹ ਲਛਮਣ ਸੀਤਾ ਲਛਮਣ ਵਿਛੜ ਮਾਨਰ ਬੁੱਧੀ ਰਾਮ ਨੂੰ ਵਿਛੜੇ ਹੋਏ ਬੁੱਧੀ ਕਾਹਦੇ ਵਿਛੜੀ ਹੈ ਰਾਮ ਨੂੰ ਮਨ ਦੀ ਸੁਣਦੀ ਹੈ ਨਹੀਂ ਸੁਣਦੀ ਨਹੀਂ ਅੰਦਰਲੇ ਦੀ ਨਹੀਂ ਦੁਨਿਆਵੀ ਜਿਹੜੀ ਆ ਜਿਹੜੀਆਂ ਦੁਨਿਆਵੀ ਲੋੜਾਂ ਨੇ ਮੰਨਦੀਆਂ ਨੇ ਸਰੀਰ ਦੀਆਂ ਨੇ ਇਹਦੇ ਵਾਸਤੇ ਭੱਜੀ ਫਿਰਦੀ ਹੈ ਸਭ ਪਰ ਲੋਕ ਵਾਸਤੇ ਨਹੀਂ ਕੁਝ ਕਰ ਰਹੀ ਰਾਮ ਦੀ ਆਵਾਜ਼ ਇਹ ਹੈ ਪਰ ਲੋਕ ਵਾਸਤੇ ਕੁਝ ਕਰੋ ਮਨ ਚਾਹੁੰਦਾ ਪਹਿਲਾਂ ਇਹ ਲੋਕ ਦਾ ਕੰਮ ਮੁਕਾ ਲਈਏ ਫੇਰ ਕਰਾਂਗੇ ਪਰ ਇਹਨਾਂ ਹੀ ਫਰਕ ਹੈ ਜੇ ਦੋਏ ਇਮਾਨਦਾਰ ਨੇ ਤਾਂ ਇਹਨਾਂ ਫਰਕ ਜ਼ਰੂਰ ਹੈ ਜੇ ਜੋ ਸਾਖਤ ਨਹੀਂ ਹੈ ਤਾਂ ਵੀ ਇਹਨਾਂ ਫਰਕ ਹੈ ਜੇ ਜੋ ਸਾਖਤ ਨਹੀਂ ਨਾ ਹੈ ਤਾਂ ਵੀ ਇਹਨਾਂ ਫਰਕ ਹੈ ਜੇ ਸਾਖਤ ਹੋ ਗਿਆ ਫਿਰ ਤਾਂ ਹੀ ਖਤਮ ਹੋ ਗਈ ਨਾ ਫਿਰ ਤਾਂ ਆਰਾਮ ਤੇ ਖਿਲਾਫ ਹੈ ਫਿਰ ਤਾਂ ਆਵੇ ਰਾਮ ਹੈ ਉਹ ਫਿਰ ਤਾਂ ਰਾਮ ਨੂੰ ਕੈਦ ਕਰਨ ਨੂੰ ਫਿਰਦਾ ਰਾਵਣ ਹੈ ਤਾਂ ਉਹ ਜਿੰਨਾ ਜਰ ਲక్ష్మణ ਹੈ ਉਹਨਾਂ ਚਿਰ ਤਾਂ ਰਾਮ ਨਾਲ ਸਹਿਮਤ ਵੀ ਹੈ ਸਹਿਮਤ ਵੀ ਨਹੀਂ ਹੈ ਜੇ ਰਾਵਣ ਹੋ ਗਿਆ ਫਿਰ ਤਾਂ ਸਾਖਤ ਹੋ ਗਿਆ ਲక్ష్ਮਣ ਦਾ ਹੀ ਰੂਪ ਰਾਵਣ ਲక్ష్ਮਣ ਇਹ ਬਗੜ ਕੇ ਰਾਵਣ ਬਣਦਾ ਸਾਖਤ ਬਣਦਾ ਉਸ ਰਮਾਇਣ ਜੇ ਗੱਲ ਦਿਖਾਈ ਨਹੀਂ ਸੀ ਜਾ ਸਕਦੀ ਲక్ష్ਮਣ ਨੂੰ ਰਾਵਣ ਕਿਵੇਂ ਬਣਾ ਦਿੰਦੇ ਇਸ ਕਰਕੇ ਲక్ష్ਮਣ ਮਰਿਆ ਨਹੀਂ ਸੀ ਮੂਰਛਿਤ ਹੋਇਆ ਸੀ ਮਾਰਿਆ ਕੌਣ ਮਾਰਿਆ ਰਾਵਣ लक्ष्मण ਦਾ तो ਨਹੀਂ नहीं जीव आत्मा ਤਾਂ तो ਨਹੀਂ ਹੈ है जीव आत्मा का राम से लीन होना है परम ਸੀ ਉਹ ਮਾਰਦਾ ਔਗਣ ਮਰਨੇ ਸੀ ਉਹ ਮਾਰਦਾ ਬੁਰਾਈ ਮਰਨੀ ਸੀ ਉਹ ਮਾਰਤੀ ਇਸ ਕਰਕੇ ਜਦੋਂ ਪ੍ਰੈਕਟੀਕਲ ਚ ਲਿਆ ਕੇ ਇਹਨੂੰ ਰਮਾਇਣ ਨੂੰ ਕਰੀਏ ਨਾ ਕਾਲ ਦੀ ਗੱਲ ਨੂੰ ਫਿੱਟ ਨਹੀਂ ਆਉਂਦੀ ਇਹ ਰਮਾਇਣ ਨੇ ਨੁਕਸਾਨ ਕਰਤਾ ਕਰਨ ਲੱਗੇ ਤਾਂ ਤੈਨੂੰ ਪੈਸੀ ਅਨਪੜਾ ਨੂੰ ਵੀ ਸਮਝਾ ਦਾਂਗੇ ਬ੍ਰਹਮ ਗਿਆਨ ਕੋਈ ਬਹੁਤ ਹੀ ਅਨਪੜ੍ਹ ਤੇ ਅਨਪੜ੍ਹ ਨੂੰ ਵੀ ਸਮਝਾਉਣ ਵਾਸਤੇ ਮੈਂ ਲਿਖੀ ਸੀ ਕਰਤੀ ਪੱਟੀ ਮੇਰ ਪੜੇ ਲਿਖੇ ਵੀ ਜਿਹੜੇ ਚੰਗੇ ਦਿਮਾਗਦਾਰ ਤੇ ਉਹ ਵੀ ਉਲਝਾ ਹੋਏ ਇਸ ਬਾਤ ਤੇ ਉਹ ਅਸੀਂ ਕਰੈਕਸ਼ਨ ਕੀਤੀ ਹੋਈ ਹੈ ਗੁਰਬਾਣੀ ਨੇ ਸੋਧੇ ਸੰਗਤ ਸ਼ਾਸਤਰ ਸਗਲ ਸਗਲ ਇਹ ਕਹਿ ਕੇ ਕਰੈਕਸ਼ਨ ਕੀਤੀ ਹੈ ਤਾਂ ਸਮਝੇ ਕੌਣ ਸਮਝੇ ਉਹ ਜਿਹੜਾ ਰਿਸ਼ੀ ਮੁੰਡਿਆ ਤੇ ਗਾਹਾਂ ਖੜਾ ਹੋਵੇ ਉਹ ਸਮਝੇ ਕਬੀਰ ਵਰਗਾ ਜਿਹੜਾ ਕਹੇ ਕੌਣ ਹੁਣੀ ਜੋ ਮਨ ਕੋ ਮਾਰਾ ਜਿਹੜਾ ਇਹ ਕਹੇ ਸੁਰਨਾਰ ਮੋਰ ਜਾਂ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਓ ਅੰਮ੍ਰਿਤ ਮੈਂ ਪਾਲਿਆ ਗੁਰਤੇ ਗੁਰ ਤੇ ਸੁਰਨਾਰ ਮੋਰ ਜਾਨ ਨੂੰ ਮਿਲਿਆ ਹੀ ਨਹੀਂ ਇਹ ਕੌਣ ਕਹੇ ਕਹੇ ਗੁਰੂ ਅਮਰਦਾਸ ਹੋਰ ਕੌਣ ਕਹੇ ਤੂੰ ਪਹਿਲਾਂ ਨਾ ਕਹਤਾ ਜਦੋਂ ਗੰਗਾ ਜਾਂਦੇ ਸੀ ਜੇ ਗੰਗਾ ਜਾਂਦੇ ਤੇ ਜਾਣਾ ਕਹਤਾ ਜਾਂ ਸੁਰਨਾਰ ਮੋਰ ਜਾਨ ਨੂੰ ਤਾਂ ਗੁਰੂ ਮੰਨੀ ਬੈਠੇ ਤੇ ਜਦ ਇਹਦਾ ਰਾਇ ਫਿਰ ਪਤਾ ਲੱਗਿਆ ਕਿ ਸੁਣਨ ਨਾਲ ਮਨ ਜਾਂਦਾ ਵਿਦਵਾਨੇ ਸੀਗੇ ਤਾਂ ਵਿਦਵਾਨ ਤੇ ਬੁੱਧਵਾਨ ਤਾਂ ਥੇ ਹੀ ਨਹੀਂ ਹੁਣ ਆਤਮਾ ਨੇ ਆਤਮ ਨੇ RAM ਦੇ ਵਿੱਚ ਲੀਨ ਹੋਣਾ ਇਸ ਕਰਕੇ RAM ਨਾਲ ਜਿਹੜਾ ਰਮਿਆ ਲਫ਼ਜ਼ ਸੀ ਇਸਤੇਮਾਲ ਕਰਦੇ ਹਾਂ ਵੀ ਰਾਮ ਉਹਨੂੰ ਕਹਿੰਦੇ ਨੇੜੇ ਸਭ ਚ ਰਮਿਆ ਹੋਇਆ ਗਲਤ ਹੈ ਰਾਮ ਨਹੀਂ ਰਮਦਾ ਕਿਸੇ ਰਾਮ ਚ ਅਸੀਂ ਰਮਣਾ ਰਮਈਆ ਤਾਂ ਕਹਿੰਦੇ ਨੇ ਰਮਈਆ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਅਸੀਂ ਰਮਣਾ ਰਮਈਆ ਕੇ ਗੁਣ ਚੇਤ ਪ੍ਰਾਣੀ ਪ੍ਰਾਣੀ ਨੇ ਰਮਈਆ ਦੇ ਵਿੱਚ ਲੀਨ ਹੋਣਾ ਇਹ ਰਾਮ ਨੇ ਪ੍ਰਾਣੀ ਚ ਲੀਨ ਹੋਣਾ ਜਿਹਨੇ ਲੀਨ ਹੋਣਾ ਉਹਨਾਂ ਦੇ ਚਰਨਾਂ ਨੂੰ ਲੱਗਣਾ ਜਾ ਕੇ ਇਹ ਆਦਾ ਰਾਮ ਨੂੰ ਚਰਨਾਂ ਨਾਲ ਲਾਲ ਲਵੇ ਪ੍ਰਾਣੀ ਇਹ ਪ੍ਰਾਣੀ ਲੱਗੀ ਫਿਰ ਰਾਮ ਦੇ ਚਰਨਾਂ ਇੱਥੋਂ ਵਿਦਵਾਨਾਂ ਨੂੰ ਪਤਾ ਲੱਗੂਗਾ ਗੱਲ ਕੀ ਹੈ ਇਹਨਾਂ ਦੀ ਬੁੱਧੀ 'ਚ ਨਹੀਂ ਆਉਣ ਵਾਲੀ ਇਹ ਗੱਲ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਇਹਦੇ ਦਾ ਰਾਮ ਮੂਲ ਰੂਪੇ ਹੁੰਦਾ ਹੈ ਕਿਤੇ ਤਾਂ ਤੂੰ ਮੂਲ ਰੂਪ ਕੇ ਸਮਾਇਆ ਉਹਨੇ ਆਪਣੇ ਤੇਤੇ ਕਿਦੇ ਕਿਤੇ ਸਮਾਨ ਵਖਰਾ ਹੋਣਾ ਦੁਆਪਰ ਚ ਆ ਗਿਆ ਤਾਂ ਵਖਰਾ ਹੋਇਆ ਹੈ ਕਾਲੇ ਕੁਝ ਵਖਰਾ ਹੈ ਜਦ ਛੱਡੂਗਾ ਸਰੀਰ ਫੇਰ ਸਮਾ ਜਾਣਾ ਕਿ ਹੰਸ ਕਿਹਦਾ ਉਹ ਹੰਸ ਰਹੂ ਹੰਸ ਰਾਮ ਦਾ ਹੀ ਨਾਮ ਹੈ ਉਹ ਹੰਸ ਰਾਮ ਹੈ ਪਰ ਇਹਨੇ ਰਾਮ ਦੇ ਵਿੱਚ ਰਹਿਣਾ ਹੈ ਹੁਣ ਕਿਵੇਂ ਪਤਾ ਲੱਗਿਆ ਸਾਨੂੰ ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕਾ ਪਛਾਣ ਪਰ ਕਬੀਰ ਖਤਮ ਹੋ ਗਿਆ ਉਦੋਂ ਉਹ ਕਹਿੰਦਾ ਸਰਤਾ ਕੇ ਸੰਗ ਗੰਗਾ ਗੰਗਾ ਕੇ ਸੰਗ ਸਰਤਾ ਵਿਗੜੀ ਇੱਕ ਨਦੀ ਹੈ ਆਈ ਗੰਗਾ ਦੇ ਰਲ ਗਈ ਵਿਗੜ ਗਈ ਗੰਗਾ ਇਹ ਹੋ ਗਈ ਸੋ ਸਰਤਾ ਗੰਗਾ ਹੋਏ ਨਿਭੜੀ ਹੈ ਨਾ ਸ਼ਬਦ ਕਿਉਂ ਸੀ ਉਹ ਸ਼ਬਦ ਇਹ ਗੱਲ ਦੱਸੀ ਸੀ ਕਿਨੇ ਕਿਦੇ ਚ ਰਾਮ ਰਬ ਦਾ ਰਾਮ ਦਾ ਨਹੀਂ ਹੈ ਉਹ ਰਬ ਦਾ ਰਬ ਕੇ ਸੁਤ ਕੋ ਉਹ ਰਬ ਦਾ ਰਬ ਰਹੇ ਉਹ ਸਰਵਤਰਮਾ ਹੈ ਰਮਣਾ ਜੀਵ ਨਾਲ ਲੱਗਣਾ ਰਵਣਾ ਉਹਦੇ ਨਾਲ ਵਿਦਵਾਨ ਦੋਏ ਕੋ ਅਰਥ ਕਰੀ ਜਾਂਦੇ ਸਮਝ ਨਹੀਂ ਨਾ ਹੈ ਰਬ ਦਾ ਹੁੰਦਾ ਆਕਾਸ਼ ਵਿੱਚ ਦੇਖੋ ਰਵੀ ਦਾ ਹੁੰਦਾ ਆਕਾਸ਼ ਵਿੱਚ ਜਿਹੜਾ ਆਕਾਸ਼ ਵਿੱਚ ਰਹਿੰਦਾ ਹੈ ਆਕਾਸ਼ ਤੋਂ ਰੇਖਾ ਨਹੀਂ ਆਉਂਦਾ ਉਹ ਰਵਿਆ ਹੈ ਰਬ ਸੂਰਜ ਨੂੰ ਰਵੀ ਤਾਂ ਹੀ ਕਹਿੰਦੇ ਆਕਾਸ਼ ਨਾਲ ਸੰਬੰਧ ਹੈ ਲਾਈਟ ਦਾ ਸੰਬੰਧ ਆਕਾਸ਼ ਨਾਲ ਹੁੰਦਾ ਜਿਹੜਾ ਉਦੋਂ ਥੱਲੇ ਆ ਜਵੇ ਪਵਨ ਰੂਪ ਹੋ ਜਾਵੇਗੇ ਪਵਨ ਨਾਲ ਆ ਜਵੇ ਆ ਕੇ ਵਾਇਰਸ ਸਾਰਾ ਪਹੁੰਚ ਜਾ ਜਾਂਦਾ ਹਵਾ ਜਾਂਦਾ ਪਵਨ ਦੀ ਮਾਇਚਰ ਵੀ ਹੁੰਦੀ ਹੈ ਸੱਚੇ ਤੇ ਪਵਨਾ ਪਿਆ ਪਵਨਾ ਮੰਨਦਾ ਨਾ ਜਿਹੜਾ ਪਵਨ ਰੂਪ ਹੋ ਜਵੇ ਆ ਕੇ ਮਾਇਆ ਰੂਪ ਦੇ ਵਿੱਚ ਰਮ ਜਵੇ ਉਹ ਰਮਣਾ ਹੁੰਦਾ ਮਾਇਆ ਜ ਰਵੀ ਦਾ ਨਹੀਂ ਮਾਇਆ ਜ ਰਮੀ ਦਾ ਹੁੰਦਾ ਰਵਣ ਦਾ ਮਤਲਬ ਹੈ ਫਸ ਜਾਣਾ ਮਨ ਮਾਇਆ ਵਿੱਚ ਹਾਂ ਫਸ ਰਹੇ ਹੋ ਰਵੀ ਹੋਈ ਚੀਜ਼ ਫਸਦੀ ਨਹੀਂ ਹੁੰਦੀ ਸੂਰਜ ਜਾਂਦਾ ਤੇ ਖਾਂ ਨੰਗੀ ਜਾਂਦਾ ਕਿਤੇ ਅੜਕਾ ਆਉਂਦਾ ਅਸੀਂ ਜਾਂਦੇ ਜਾਂਦੇ ਅੜਕ ਜਾਂਦੇ ਕੋਈ ਚੀਜ਼ ਦੇਖ ਕੇ ਜਿਹੜੀ ਚੰਗੀ ਲੱਗਦੀ ਹੈ ਖੜ ਜਾਂਦੇ ਉੱਥੇ ਇਹ ਰਵਣਾ ਰਵਣਾ ਦੋਲਤ ਉੱਥੇ ਕੀ ਹੈ ਸੋ ਸਰਤਾ ਗੰਗਾ ਹੋਏ ਨਿਬੜੀ ਰੰਗਾ ਦਾ ਹੀ ਰੂਪ ਹੋ ਚੰਦਨ ਕੇ ਸੰਗ ਤਰਵਰ ਵਿਗੜਿਓ ਕੋਈ ਦਰਖਤ ਸੀਗਾ ਚੰਦਨ ਦੇ ਲਪੇਟ ਚ ਆ ਗਿਆ ਚੰਦਨ ਦੇ ਸੰਪਰਕ ਚ ਆ ਗਿਆ ਦਰਖਤ ਦੇ ਸੋ ਤਰਵਰ ਚੰਦਨ ਹੋਏ ਨਿਬੜਿਓ ਉਹ ਦਰਖਤ ਚੰਦਨ ਮੜ ਗਿਆ ਚੰਦਨ ਨੇ ਆਪਣਾ ਸੁਭਾਅ ਨਹੀਂ ਛੱਡਿਆ ਉਹਦਾ ਸੁਭਾਅ ਬਦਲਦਾ ਉਹ ਜੋ ਸੁਗੰਧ ਪੈਦਾ ਕਰਤੀ ਆਪਣੇ ਵਾਲੀ ਉਹਦੇ ਵਾਲੀ ਦੁਰਗਾ ਉਹਦੇ ਵਾਲੀ ਗੰਧ ਆਪ ਨਹੀਂ ਲਈ ਉਹਦੇ ਵਾਲੀ ਗੰਧ ਦਰਖਤ ਵਾਲੀ ਆਪ ਨਹੀਂ ਲਈ ਉਹ ਚ ਸੰਬੰਧ ਪੈਦਾ ਕਰਦਾ ਅਰਿੰਡ ਨੂੰ ਤਾਂ ਚੰਦਨ ਬਣਾਤਾ ਪਰ ਚੰਦਨ ਆਪ ਅਰਿੰਡ ਨਹੀਂ ਬਣੀ ਇਸ ਕਰਕੇ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮਾ ਹੋਏ ਨਿਬੜਿਓ ਰਾਮ ਬਣ ਗਿਆ ਫਾਈਨਲ ਕੌਣ ਬਣਿਆ ਤੇ ਰਮਿਆ ਕੌਣ ਰਮਿਆ ਕੌਣ ਜੇ ਤਾਂ ਰਾਵਣਾ ਉਧਰ ਤਾਂ ਰਾਮੇ ਬਣ ਜਾਣਾ ਇਹਨੂੰ ਕਹਿੰਦੇ ਸੰਤ ਦਾ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮਾ ਹੋ ਵਿਗੜਿਓ ਰਾਮੇ ਬਣ ਗਿਆ ਜਿਹੜਾ ਵੀਰ ਭਗਤ ਲੀਨ ਹੋਇਆ ਉਹ ਰਾਮ ਬਣਿਆ ਉਹਦਾ ਆਪਣਾ ਨਾਮ ਖਤਮ ਹੋ ਜਾਂਦਾ ਹੈ ਨਾਨਕ ਦਾ ਨਾਮ ਖਤਮ ਨਹੀਂ ਕੀਤਾ ਮੂਰਖ ਨੇ ਜਿਹੜਾ ਨਹੀਂ ਕੀਤਾ ਜਿਹੜੇ ਭਗਤ ਦਾ ਨਾਮ ਖਤਮ ਨਹੀਂ ਕਰਦੇ ਮੂਰਖ ਨੇ ਉਹ ਕੋਈ ਭਗਤ ਹੈ ਉਹ ਨਹੀਂ ਉਹਦਾ ਨਾਮ ਚੱਲਣਾ ਹੀ ਨਹੀਂ ਉਹ ਰਾਮ ਚ ਲੀਨ ਹੋ ਗਏ ਰਾਮ ਦਾ ਨਾਮ ਚੱਲਣਾ ਜਿੰਨੀਆਂ ਵੀ ਨਦੀਆਂ ਰਲ ਗਈਆਂ ਜਿੰਨੀਆਂ ਮਰਜ਼ੀ ਰਲ ਗਈਆਂ ਨਾਮ ਗੰਗਾ ਦਾ ਹੀ ਚੱਲਣਾ ਇਹ ਗੱਲ ਨੂੰ ਜਿੰਨਾ ਜਰ ਸਮਝਦੇ ਨਹੀਂ ਝਗੜੇ ਨਹੀਂ ਮੁਕੜੇ ਇਹਨਾਂ ਦੇ ਜਿੰਨਾ ਇਸ ਪੁਆਇੰਟ ਨੂੰ ਨਹੀਂ ਸਮਝਦੇ ਰਵਦਾਸ ਅੱਡ ਦਿਖੂ ਉਹਨਾਂ ਨੂੰ ਨਾਨਕ ਅੱਡ ਦਿਖੂ ਉਹਨਾਂ ਨੂੰ ਨਾਮ ਦੇ ਵੱਡ ਦੇਖੋ ਇਹ ਅੱਡ ਅੱਡ ਰਹਿੰਦੇ ਨੇ ਸਾਖਤਾਂ ਨੂੰ ਇਹ ਸਾਖਤਾਂ ਨਹੀਂ ਵਰਤਾ ਹੈ ਨਾ ਕੋਲ ਇਹ ਸਭ ਸਾਖਤ ਨੇ ਸਾਖਤਾਂ ਨੂੰ ਅੱਡੋ ਅੱਡ ਦੇਖੋ ਜਿਹੜੇ ਸੰਤ ਨੇ ਉਹ ਦ੍ਰਿਸ਼ਟੀ ਬਦਲੂਗੀ ਗੁਰਬਾਣੀ ਤੋਂ ਪੜ੍ਹ ਕੇ ਸਮਝ ਕੇ ਜਾਂ ਕਬੀਰ ਰਾਮਾ ਹੋਏ ਨੇ ਬੜੇ ਹੋਏ ਸਾਫ ਕਹਿੰਦਾ ਜਿੰਨੀਆਂ ਵੀ ਨਦੀਆਂ ਕੁੱਲਾ ਆ ਕੇ ਗਈਆਂ ਨਦੀਆਂ ਨਾਲਿਆਂ ਟੋਬਿਆਂ ਦਾ ਪਾਣੀ ਮਿਲ ਸੁਰਸਰੀ ਸੁਰਸਰੀ ਹੋ ਜਾਏ ਉਹ ਕਹਿੰਦਾ ਨਦੀਆਂ ਨਾਲਿਆਂ ਟੋਪਿਆਂ ਦਾ ਜਹਿਜਾ ਵੀ ਗੰਦਾ ਬੰਦਾ ਪਾਣੀ ਆ ਕੇ ਸੁਰਸਰੀ ਚ ਜਾਂ ਗੰਦਾ ਹੀ ਮਿਲਦਾ ਉਹ ਗੰਦਾ ਹੀ ਬਣ ਜਾਂਦਾ ਹੁੰਦਾ ਚਾਹੇ ਉਹ ਰਵਦਾਸ ਹੋਵੇ ਭਾਈ ਤੁਸੀਂ ਉਹਨੂੰ ਡੋਬੇ ਦਾ ਪਾਣੀ ਕਹਿ ਦੋ ਹੋਰ ਕੀ ਕਹੋ ਘਟਿਆ ਹੁੰਦਾ ਨਾ ਪਰ ਜਦ ਹੜ ਆਉਂਦਾ ਸਾਰੇ ਰਹਿ ਜਾਂਦਾ ਨਾਲ ਉਹ ਗੰਗਾ ਚ ਤਾਂ ਗੰਗਾ ਹੀ ਬਣ ਗਿਆ ਫਿਰ ਸੁਰਸਰੀ ਸੁਰਸਰੀ ਹੋ ਜਾਏ ਜਦ ਗੰਗਾ ਜੀ ਪੜ ਜਾਂਦਾ ਗੰਗਾ ਹੋ ਜਾਂਦਾ ਦਿੱਲੀ ਦੇ ਗੰਦਾ ਗੰਦੇ ਨਾਲ ਦਾ ਪਾਣੀ ਜਮਨਾ ਜਾਂਦਾ ਜਮਨਾ ਜੋ ਲਾਵਾ ਚਲੇ ਜਾਂਦਾ ਉੱਥੇ ਕਾਦੇ ਪਵਿੱਤਰ ਮੰਦਰ ਨੇ ਫਿਰ ਉਹਨੂੰ ਧੋਇਆ ਜਾਂਦਾ ਪਵਿੱਤਰ ਹੋ ਜਾਂਦਾ ਇਹ ਇੱਥੇ ਦਿੱਲੀ ਜਗੰਦਾ ਉੱਥੇ ਜਾ ਕੇ ਫਿਰ ਤੋਂ ਬਾਲਟੀ ਭਰ ਕੇ ਉੱਥੇ ਅਲੱਗ ਜਾ ਕੇ ਪੀ ਕੇ ਦਿਖਾਉਣ ਸਿਰਫ ਮਿਲ ਜਾਂਦਾ ਗੰਗਾ ਚ ਤਾਂ ਹੁੰਦਾ ਮਿਲਿਆ ਹੋਇਆ ਕਰਕੇ ਹੈ ਅਲੱਗ ਲੈ ਜਾ ਕੇ ਲੈ ਜਾਂ ਦੇਖਾ ਪਰ ਉੱਥੇ ਕੋਈ ਇਹਨੂੰ ਪੁੱਛੂ ਬਰਾਬਰ ਗੰਗਾ ਦੇ ਮਿਲੇ ਹੋਏ ਦੀ ਗੱਲ ਹੈ ਜੋ ਵੀ ਲੀਨ ਹੋ ਗਿਆ ਉਹਦੀ ਆਪਣੀ ਹੋਂਦ ਖਤਮ ਹੋ ਗਈ ਜਿੰਨਾ ਚਿਰ ਇਸ ਪੁਆਇੰਟ ਨੂੰ ਨਹੀਂ ਸਮਝਦੇ ਉਹਨਾਂ ਜਿਹੜੇ ਝਗੜੇ ਨਹੀਂ ਮੁੱਕਣੇ ਇਹਨਾਂ ਦੇ ਮੂਰਖਾਂ ਦੇ ਝਗੜੇ ਪਾਏ ਨੇ ਮੂਰਖ ਨੇ ਸਮਝਦਾਰਾਂ ਦਾ ਕੋਈ ਝਗੜਾ ਨਹੀਂ ਹੈ ਗੁਰਮੁਖਾਂ ਦਾ ਕੋਈ ਝਗੜਾ ਨਹੀਂ ਹੈ ਉਹਨੂੰ ਤਾਂ ਸਮਝ ਹੈ ਬਾਣੀ ਦੀ ਜਿਨ੍ਹਾਂ ਨੇ ਦੁਕਾਨਾਂ ਚਲਾਉਣੀਆਂ ਨੇ ਨਾਨਕ ਦੇ ਨਾਮ ਤੇ ਉਹਨਾਂ ਨੇ ਰਵਦਾਸ ਦੇ ਨਾਮ ਤੇ ਚਲਾਉਣੀ ਹੈ ਝਗੜੇ ਤਾਂ ਉਹਨਾਂ ਦੇ ਨੇ ਦੁਕਾਨਦਾਰਾਂ ਦੇ ਉਹ ਕਹਿੰਦਾ ਕਬੀਰ ਕਬੀਰ ਹੀ ਕਹਿੰਦਾ ਦੋ ਕਬੀਰ ਰਾਮਾ ਹੈ ਤੇ ਕਬੀਰ ਕਿਥੋਂ ਰਹਿ ਗਿਆ ਹੁਣ ਕਬੀਰ ਤੋਂ ਕੀ ਭਾਲਦੇ ਤੁਸੀਂ ਅਸੀਂ ਨਾਨਕ ਤੋਂ ਕੀ ਭਾਲਦੇ ਆ ਗੱਲ ਕਰੋ ਗੁਰੂ ਦੀ ਗੁਰੂ ਇੱਕ ਸਭ ਦਾ ਆਦਾਨ ਤੇ ਕਾ ਵਧਾਰਾ ਉਹ ਗਿਆਨ ਗੁਰੂ ਦੀ ਗੱਲ ਕਰੋ ਗਿਆਨ ਗੁਰੂ ਹੈ ਸਾਰੇ ਹੀ ਨੇ ਇਹਦੇ ਵਿੱਚ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਗੁਰੂ ਹੈ ਗ੍ਰੰਥ ਗੁਰੂ ਨਹੀਂ ਹੈ ਗਿਆਨ ਗੁਰੂ ਹੈ ਗ੍ਰੰਥ ਨੂੰ ਗੁਰੂ ਕਿਤੇ ਨਹੀਂ ਕਿਹਾ ਹੈ ਗੁਰਬਾਣੀ ਜੀ ਉਹ ਲਿਖਿਆ ਹੈ ਜਦ ਉਹ ਤੇ ਜਰਾ ਵੀ ਅਸੀਂ ਥੱਲੇ ਚਲੇ ਗਏ ਜਦੋਂ ਖਾਡੇ ਖੱਤੇ ਡੂੰਗੀ ਖੜ ਗਿਰ ਜਾਣਾ ਐਸੇ ਖੜ ਕਰ ਜਾਣਾ ਤਾਂ ਲੱਭਣਾ ਹੀ ਕੱਖ ਨਹੀਂ ਜਾਂਦਾ ਗਿਆਨ ਗੁਰੂ ਹੈ ਜੇ ਤਾਂ ਮਿਲ ਗਿਆ ਗਿਆਨ ਸਹੀ ਸਲਾਮਤ ਫਿਰ ਤਾਂ ਚਾਨਣ ਹੋ ਜਾਣਾ ਹਨੇਰਾ ਚੱਕਿਆ ਜਾਣਾ ਤੇ ਨਹੀਂ ਆ ਲੜਾਈਆਂ ਪੜਾਈਆਂ ਹੈਗੀ ਨੇ ਵਧੀ ਜਾਣਗੀਆਂ ਹੋਰ ਲੜਾਈਆਂ ਹੋਰ ਕਾਦੀਆਂ ਨੇ ਅਗਿਆਨਤਾ ਦੀਆਂ ਲੜਾਈਆਂ ਨੇ ਜਿਹਨੇ ਸਮਝ ਲਈ ਬਾਣੀ ਉਹਦਾ ਝਗੜਾ ਰਹਿ ਗਿਆ ਫਿਰ ਉਹਦਾ ਕਿਵੇਂ ਰਹਿ ਝਗੜਾ ਭਗਤਾਂ ਦਾ ਝਗੜਾ ਹੀ ਨਹੀਂ ਹੈ ਕਿਸੇ ਨਾਲ ਗੁਰਮੁਖਾਂ ਦਾ ਝਗੜਾ ਹੀ ਨਹੀਂ ਕਿਸੇ ਨਾਲ ਝਗੜਾ ਮਟਾਓ ਕੋਣ ਜੇ ਝਗੜਾ ਗੁਰਮੁਖਾਂ ਕਰਨ ਲੱਗ ਗਿਆ ਤਾਂ ਉਹਨਾਂ ਦਾ ਫੈਸਲਾ ਕੌਣ ਕਰੋ ਦੁਨੀਆ ਦੇ ਤਾਂ ਝਗੜਾ ਕਰਨ ਵਾਲੇ ਸਾਰੇ ਮਟਾਉਣ ਵਾਲਾ ਇੱਕੋ ਹੀ ਹੈ ਨਾਨਕ ਮਟਾ ਰਿਹਾ ਝਗੜਾ ਹਿੰਦੂ ਵੀ ਨੇ ਮੁਸਲਮਾਨ ਵੀ ਹੈ ਇੱਕ ਜਗ੍ਹਾ ਆ ਗਏ ਮੀਆਂ ਮੀਰ ਮੀਆਂ ਮੀਰ ਨੇ ਹੋਰ ਰੱਖ ਰਿਹਾ ਇੱਕ ਮੰਦਰ ਦੀ ਇੱਕ ਜਗ੍ਹਾ ਦੀ ਉਹਦੇ ਦਸਕਰ ਕਾਲ ਵੀ ਆਏ ਠੀਕ ਹੈ ਛੋਟੀ ਗੱਲ ਸੀ ਕੋਈ ਇਹਦੇ ਵਿੱਚ ਆਪ ਆਪ ਰੱਖ ਨਹੀਂ ਸਕਦੇ ਉਧਰ ਗਈ ਹੈ ਨਾਲ ਤਾਂ ਦੁਨਿਆਵੀ ਕੰਮ ਨਹੀਂ ਹੈ ਜੇ ਹਲਦੀ ਨੇ ਨਾਲ ਹੋਣੀ ਦੇ ਨਿਆਪੀ ਕੰਮ ਸੀ ਉਹਦੇ ਘਰ ਲਿਆ ਆਪਣੇ ਰੱਖੇ ਸੰਸਾਰੀ ਕੰਮ ਸੀ ਇਹ ਇਹਨਾਂ ਨੂੰ ਇਹ ਪਤਾ ਵੀ ਗੁਰੂ ਨੇ ਨਿਵਾਇ ਨਹੀਂ ਰੱਖੀ ਆਪ ਤੁਸੀਂ ਉਹਨੂੰ ਮਹੱਤਤਾ ਦੇਣ ਜਾਂਦੇ ਹੋ ਉਹ ਤਾਂ ਨਿਉ ਨਹੀਂ ਰੱਖੀ ਉਹਨੇ ਨੇ ਆਪ ਦਿਖਾਈ ਕਿਸੇ ਹੋਰ ਤੇ ਪਤਾ ਸੀ ਵੀ ਇਹ ਮੈਂ ਨੇ ਰੱਖਦੀ ਮੈਂ ਉਹ ਜਿਹੜਾ ਹੈ ਨਾ ਮਾਇਆ ਦੀ ਕਲਾਸ ਚ ਗੁਰੂ ਕਹਿੰਦੇ ਰੱਖ ਜਾਂਦੇ ਇਹਨਾਂ ਕੰਮ ਕਰਦੇ ਉਹਨਾਂ ਨੂੰ ਕੀ ਪਤਾ ਵੀ ਨਿਯੋਗ ਨਹੀਂ ਰੱਖੀ ਇਹ ਕੀ ਜਾਣ ਕੇ ਨਹੀਂ ਰੱਖੀ ਉਹ ਕਿੱਦੋਂ ਘਟਿਆ ਬੰਦਿਆਂ ਦਾ ਕੰਮ ਅਜੋ ਥੱਲੇ ਦੀ ਕਲਾਸ ਖੜਾ ਸੀ ਮੈਂ ਫਿਰ ਉਹ ਥੋੜੇ ਤੋਂ ਸਰਟੀਫਾਈ ਕਰਾ ਲਿਆ ਮੀਆਂ ਵੀ ਟੌਪ ਤੇ ਸੀ ਮੁਸਲਮਾਨਾਂ ਚ ਕਹਿੰਦੇ ਭਾਈ ਮੀਆਂ ਮੇਰ ਨੇ ਗੁਰਬਾਣੀ ਨੂੰ ਮੰਨਤਾ ਦਿੱਤੀ ਹੈ ਉਹਨੇ ਉਹਦੇ ਨਾਮ ਰਖਾਈ ਆ ਲੋਕਾਂ ਵਾਸਤੇ ਵਡਿਆਈ ਹੈ ਨਾਮ ਰਖਾਉਣ ਦੀ ਲੋਕਾਂ ਵਾਸਤੇ ਵਡਿਆਈ ਹੈ ਦੁਨੀਆ ਦੀ ਵਡਿਆਈ ਹੈ ਪਰ ਇਹ ਦੁਨੀਆ ਦੀ ਵਡਿਆਈ ਹੈ ਨਿਉ ਰੱਖਣੀ ਆ ਰਖਾਉਣੀ ਅਜਾ ਦੁਨੀਆ ਦੀ ਵਡਿਆਈ ਤੋਂ ਉੱਤੇ ਨਹੀਂ ਉੱਠੇ ਇਹ ਦੁਨੀਆ ਦੀ ਵਡਿਆਈ ਹੈ ਪੰਜ ਸੱਤ ਯੂਪਿਆਂ ਦੇ ਵਿੱਚ ਇਹਨੂੰ ਗਿਣ ਲੈਣਾ ਤਾਜ ਮਹਿਲ ਦੇ ਬਰਾਬਰ ਗਿਣ ਲਿਆ ਤੁਸੀਂ ਮੱਤ ਮਾਰੀ ਗਈ ਹੈ ਇਹਨਾਂ ਦੀ ਤਾਜ ਮਹਿਲ ਦੇ ਬਰਾਬਰ ਹੋਇਆ ਪਰ ਕੀ ਕੀ ਤੁਸੀਂ ਇਹਦੇ ਕੀ ਜਿੱਤੀ ਜਿੱਤਲੀ ਤਾਂ ਘਟਿਆ ਬਣਾਤਾ ਤੁਸੀਂ ਇਹਨੂੰ ਤਾਜ ਮਹਿਲ ਦੇ ਕਲਾਸ਼ ਡੱਬੀ ਹੋਈ ਹੈ ਨਹੀਂ ਦੀ ਇੱਥੇ ਗੁਰਬਾਣੀ ਦਾ ਪ੍ਰਕਾਸ਼ ਹੋਇਆ ਹੋਇਆ ਤੁਸੀਂ ਬਰਾਬਰ ਕਿਵੇਂ ਬਣਾਤਾ ਇਹਨਾਂ ਦੇ ਤਾਂ ਸਾਰਾ ਕੁਝ ਪੁੱਠਾ ਪੈ ਜਾਣਾ ਮੂਰਖਾਂ ਦੇ ਮੂਰਖਾਂ ਦੀਆਂ ਗੱਲਾਂ ਸਾਰੀਆਂ ਪੁੱਠੀਆਂ ਪੈ ਜਾਂਦੀਆਂ ਹੁੰਦੀਆਂ ਉਹਨਾਂ ਦੇ ਗਲਾਂ 'ਚ ਉਹ ਚੀਨ ਦੀ ਦੀਵਾਰ ਆਈ ਹੋਈ ਹੈ ਯੂਪੀਆ ਉਹਦੇ ਬਰਾਬਰ ਬਣਾਤਾ ਇਹਨੂੰ ਤੁਸੀਂ ਇਹਦੇ ਬਰਾਬਰ ਕੁਝ ਵੀ ਨਹੀਂ ਹੈ ਆਪਣੀ ਬੁੱਧੀ ਜਿਹੇ ਜਿਹੇ ਹੋਈਆਂ ਗੱਲਾਂ ਕਰਦੇ ਨੇ ਨਾ ਇਹ ਇਹ ਨਾ ਬੁੱਧੀ ਹੈ ਇਹ ਤਰੀਕੇ ਨਾਲ ਹਾਈਲਾਈਟ ਕਰੇ ਤੇ ਨੁਕਸਾਨ ਹੋ ਰਿਹਾ ਸਾਨੂੰ ਜਿੱਦਣ ਵਰਡ ਨੂੰ ਪਤਾ ਲੱਗਿਆ ਵੀ ਇਹ ਗੱਲ ਕੀ ਹੈ ਉਦੋਂ ਯੂਪੇ ਬਹੁਤ ਥੱਲੇ ਰਹਿ ਜਾਂਦੇ ਨੇ ਯੂਪੇ ਤਾਂ ਬਹੁਤ ਥੱਲੇ ਦੀ ਗੱਲ ਹੈ ਦੁਨੀਆ ਦੀ ਗੱਲ ਹੈ ਸੰਸਾਰੀ ਸੰਸਾਰ ਦਾ ਕੀ ਮੁਕਾਬਲਾ ਹੈ ਗੁਰਬਾਣੀ ਨਾਲ ਗੁਰਬਾਣੀ ਨਾਲ ਕੋਈ ਸੰਸਾਰ ਦਾ ਮੁਕਾਬਲਾ ਕਿਸੇ ਚੀਜ਼ ਦਾ ਮੁਕਾਬਲਾ ਹੀ ਨਹੀਂ ਤੁਸੀਂ ਤਾਂ ਮੁਕਾਬਲਾ ਕਰਾਉਣ ਲੱਗੇ ਇਹਨਾਂ ਦੀ ਮਾਰੀ ਹੈ ਮੱਤ ਜੇ ਮੱਤ ਮਾਰੀ ਜਾਂਦੀ ਹੈ ਫਿਰ ਇਹ ਮੈਂ ਕਰਦਾ ਹਾਂ ਹਾਂ ਰਾਮ ਦੀ ਗੱਲ ਕਰਦੇ ਸੀ ਰਾਮ ਰਾਮ ਦਾ ਨਹੀਂ ਹੁੰਦਾ ਰਾਮ ਰੱਬ ਦਾ ਹੁੰਦਾ ਰਬਿਆ ਉਹਨੂੰ ਕਹਿੰਦੇ ਨੇ ਜਿਹੜਾ ਸਿਰਫ ਆਕਾਸ਼ ਤੱਕ ਨਾਲ ਜੁੜਿਆ ਰਹਿੰਦਾ ਆਕਾਸ਼ ਤੋਂ ਥੱਲੇ ਨਹੀਂ ਹੁੰਦਾ ਆਕਾਸ਼ ਰਾਮ ਨੇ ਫੜਿਆ ਹੋਇਆ ਪਵਨਾ ਛੱਡ ਦਿੱਤਾ ਸੱਚੇ ਤੇ ਪਵਨਾ ਹੋਇਆ ਪਵਨਾ ਛੱਡ ਦਿੱਤਾ ਮਨ ਛੱਡ ਦਿੱਤਾ ਰਾਮ ਨੇ ਮਨ ਛੱਡਤਾ ਮਾਇਆ ਦੇ ਪੌਣ ਅਟਕਰਾਤੀ ਹਵਾ ਅਟਕਰਾਤੀ ਦੋਏ ਇਕੱਠੇ ਕਰ ਮਾਇਆ ਵੀ ਪੂਰੀ ਛੱਡੀ ਮਾਇਆ ਵੀ ਅਧੂਰੀ ਹੈ ਮਾਇਆ ਪੂਰੀ ਨਹੀਂ ਹੈ ਅਧੂਰੀ ਹੈ ਮਾਇਆ ਦੀ ਉਹ ਨੱਥ ਪਾਉਣੀ ਸੀ ਮਾਇਆ ਦੀ ਨੱਥ ਪਾ ਕੇ ਰੱਖੀ ਹੈ ਸਰੀਰ ਦੇ ਮਾਇਆ ਦੀ ਨੱਥ ਹੈ ਦੇਖੋ ਸਰੀਰ ਦੇ ਵੀ ਤਾਂ ਨੱਥ ਹੀ ਹੈ ਸਰੀਰ ਦੇ ਮਾਇਆ ਦੀ ਡੋਰ ਹੈ ਆਕਾਸ਼ ਦੀ ਡੋਰ ਆਤਮਾ ਦੇ ਹੁਕਮ ਦੀ ਡੋਰ ਦੋਹਾਂ ਦੇ ਡੋਰ ਪਾਈ ਹੋਈ ਹੁਕਮ ਦੀ ਡੋਰ ਤਾਂ ਆਤਮਾ ਦੇ ਪਾਈ ਹੋਈ ਹੈ ਜੀਵ ਆਤਮਾ ਦੇ ਪਾਈ ਹੋਈ ਹੈ ਸਾਡੇ ਰਾਮ ਰਾਮ ਵੀ ਵਿਚੇ ਡੋਰ ਦੇ ਅਸਲ ਦੇ ਰਾਮ ਨੇ ਨੱਥ ਪਾਈ ਹੋਈ ਹੈ ਰਾਮ ਹੁਕਮ ਜੇ ਬਣੇ ਰਾਮ ਨੇ ਬਾਣਾ ਮੰਨਣਾ ਰਾਮ ਦਾ ਹੀ ਮਨ ਖਰਾਬ ਹੈ ਬਵਾਰੀ ਦਾ ਰਾਮ ਨੂੰ ਹੀ ਹੈ ਕੋਈ ਆਰਾਮ ਰਹੇ ਦੋਏ ਜਿਹਦਾ ਮਨ ਖਰਾਬ ਹੈ ਉਹ ਵੀ ਤਾਂ ਖਰਾਬ ਹੈ ਕਹਿੰਦਾ ਭਾਈ ਕੀ ਕਰੀਏ ਬਸ ਮਨ ਗੱਲ ਤੇ ਵੀ ਮਨ ਹੋ ਇਸਤਾਵਾ ਵੀ ਕਰਦਾ ਉਹ ਜਿਹੜਾ ਗ੍ਰਾਮ ਕਹਿੰਦਾ ਵੀ ਮਨ ਵੀ ਮਨ ਹੋ ਗਿਆ ਉਹਦਾ ਬਣਾ ਰਿਹਾ ਉਹ ਤਾਂ ਕਹਿੰਦਾ ਯਾਰ ਮੜੀ ਗੱਲ ਤੇ ਨਾ ਕਹਿੰਦਾ ਲਾਲਚ ਕਰ ਲਿਆ ਬਦਨਾਮੀ ਕਰ ਉਹ ਕਹਿ ਰਿਹਾ ਇਹ ਗੱਲ ਉਦੋਂ ਮਨ ਦੀ ਗੱਲ ਹਾਵੀ ਹੋ ਬੁੱਧੀ ਨੇ ਵੱਲ ਦੀ ਇਹਦੀ ਗੱਲ ਗੌੜੀ ਨਹੀਂ ਰਾਮ ਰਾਮ ਦਾ ਰਾਮ ਦਾ ਕਦੇ ਨਹੀਂ ਜਿਹੜੇ ਲੋਕ ਕਹਿੰਦੇ ਰਾਮ ਰਾਮ ਦਾ ਹੈ ਸਾਰੇ ਰਮੇ ਹੋਏ ਗੱਲ ਬਿਲਕੁਲ ਉਹਨਾਂ ਨੂੰ ਸਮਝ ਨਹੀਂ ਗੁਰਬਾਣੀ ਦੇ ਦੇਖਣ ਰਾਮ ਔਰ ਰਾਮ ਦੇ ਅਰਥ ਕੀ ਗੁਰਬਾਣੀ ਦੇ ਰਾਮ ਦੇ ਅਰਥ ਰਾਮ ਦੇ ਅਰਥ ਇਹ ਨਹੀਂ ਹੈ ਜੋ ਵਿਦਵਾਨ ਕਹਿੰਦੇ ਨੇ ਗੁਰਬਾਣੀ ਦਾ ਹਜ਼ਾਰਾਂ ਸੈਂਕੜੇ ਲਫ਼ਜ਼ ਇਹਨਾਂ ਦੇ ਗਲਤ ਇਸਤੇਮਾਲ ਕੀਤੇ ਹੋਏ ਨੇ ਸਰਗੁਣ ਨਿਰਗੁਣ ਨਾਲ ਹੈ ਨਹੀਂ ਚਾਰ ਪਦਾਰਥ ਇਹ ਨਾਲ ਹੈ ਨਹੀਂ ਚਾਰ ਜੁਗੇ ਨਾਲ ਹੈ ਨਹੀਂ ਤਿੰਨ ਲੋਕ ਇਹ ਨਾਲ ਹੈ ਨਹੀਂ ਇਹ ਨਾਲ ਕੁਝ ਵੀ ਨਹੀਂ ਜਾਬੇ ਨਾਲ ਆਦੀ ਤਾਬੇ ਨਾਲ ਆਦੀ ਸਿਮਰਨ ਨਾਲ ਆਦੀ ਇਹ ਨਾਲ ਕੁਝ ਵੀ ਨਹੀਂ ਹੈ ਗੁਰਬਾਣੀ ਇਹ ਸਾਖਤਾਂ ਦੀਆਂ ਮਤਾਲਾ ਕੁਝ ਵੀ ਨਹੀਂ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਸਾਰੇ ਵਿਚਾਰ ਕਰੇ ਸਾਡੀ ਉਲਟੀ ਹੈ ਸਭ ਜਦ ਕਰਾ ਉਲਟੀ ਉਹ ਲਫ਼ਜ਼ਾਂ ਦੇ ਅਰਥ ਉਲਟ ਹੋ ਨੇ ਜੇ ਲਫ਼ਜ਼ ਹੋ ਗਿਆ ਤਾਂ ਉਹਦਾ ਅਰਥ ਇਹਨਾਂ ਨੂੰ ਉਲਟਾ ਜੇ ਲਫ਼ਜ਼ ਭਗਤੀ ਹੈ ਜਿਵੇਂ ਇਹ ਕਰਦੇ ਨੇ ਫਿਰ ਉੱਕੜ ਨਹੀਂ ਹੋਣੀ ਜੇ ਲਫ਼ਜ਼ ਜਾਪ ਆ ਗਿਆ ਤਾਂ ਜਿਵੇਂ ਇਹ ਕਰਦੇ ਨੇ ਉਹ ਨਹੀਂ ਹੋਣੀ ਸਾਡਾ ਅਜਾਬਾ ਜਾਪ ਹੈ ਐਸਾ ਜਾਪ ਜਿਹੜਾ ਮੂੰਹ ਨਾਲ ਜਪਿਆ ਨਹੀਂ ਜਾਂਦਾ ਜਿਵੇਂ ਤੁਸੀਂ ਜਪਦੇ ਹੋ ਤਾਂ ਨਹੀਂ ਅਸੀਂ ਜਪਦੇ ਇਹ ਸਾਡਾ ਸਮਝਣਾ ਉਹ ਵੀ ਹੋਰ ਹੈ ਤੁਹਾਡੇ ਵਾਲਾ ਨਹੀਂ ਹੈ ਤੁਸੀਂ ਨਕਲ ਕੀਤੀ ਹੈ ਇਹ ਅਸਲ ਹੈ ਇਹਦੀ ਡੁਪਲੀਕੇਟ ਕਾਪੀ ਚਲਦੀ ਹੈ ਸੱਚਖੰਡ ਤੋਂ ਇਹੀ ਆਇਆ ਹੋਇਆ ਫੇਰ ਵਿੱਚ ਇਹੀ ਸੀ ਬਾਕੀ ਡੁਪਲੀਕੇਟ ਹੈ ਜਿਵੇਂ ਜਿਵੇਂ ਕਿਸੇ ਦੀ ਸਮਝ ਆਪ ਆਪਣੀ ਬੁੱਧ ਹੈ ਜੇਤੀ ਜਦ ਆਪ ਆਪਣੀ ਬੁੱਧ ਹੋ ਗਈ ਆਪ ਆਪਣੀ ਬਤ ਹੋ ਗਈ ਫਿਰ ਮਨ ਮਤਾਂ ਚੱਲਦੀ ਹੈ ਸੰਤ ਸਮੂਹ ਅਨੇਕ ਮਤੀ ਕੇ ਆਪਣੀ ਆਪਣੀ ਮਤ ਸੰਤ ਬਹੁਤ ਨੇ ਮਤਾਂ ਆਪਣੀ ਆਪਣੀ ਗੁਰੂ ਦੀ ਮਤ ਤਿਆਗਤੀ ਨੇ ਬਹੁਤ ਗੁਰਦੀ ਮਤ ਤਿਆਗ ਇਹ ਘਰ ਕੀ ਮਤ ਹੈ ਅੰਦਰੋਂ ਪੈਦਾ ਹੁੰਦੀ ਹੈ ਅੰਤਰਾਤਮਾ ਦੀ ਗੱਲ ਸਮਝਦੇ ਅੰਦਰ ਇਹ ਜਨ ਨੂੰ ਕਿਹਾ ਘਰ ਕੀ ਨਾਲ ਦਿਆ ਗਿਆ ਹੁੰਦਾ ਪਰ ਨਾਲੀ ਸਭ ਕਾਲ ਹੈ ਪਰ ਨਾਲੀ ਕਹੇ ਜੇ ਦੂਸਰੇ ਨੇ ਮਤ ਦਿੱਤੀ ਹੈ ਪਰ ਨਾਲੀ ਜਿਹੜੀ ਮਤ ਸਾਖਤ ਨੇ ਦਿੱਤੀ ਉਹ ਪਰ ਨਾਲੀ ਹੈ ਸਾਡੇ ਵਾਸਤੇ ਪਰ ਨਾਲੀ ਹੈ ਮਨ ਮੰਗਾਲੀ ਵੀ ਹੋ ਜੂਗਾ ਫੇਰ ਵੀ ਲਿਆ ਕੇ ਕਰਜ਼ਾ ਲਿਆ ਕੇ ਪੈਸੇ ਦੇ ਤੇ ਵੀ ਟਿਕੜੇ ਕਰਾ ਲਓ ਫਸ ਗਿਆ ਨਾ ਦੂਜੇ ਦੀ ਗੱਲ ਮੰਨ ਲਈ ਨਾ ਧੰਦਾ ਕਰਿਆ ਮੁਨਾਫੇ ਵਾਸਤੇ ਫਸ ਗਿਆ ਦੂਏ ਦੀ ਬੁੱਧੀ ਤੇ ਯਕੀਨ ਕੀਤਾ ਆਪਣੀ ਬੁੱਧੀ ਸ਼ੰਕਾ ਕਰਦੀ ਹੈ ਉਹਨੂੰ ਕਹਿੰਦਾ ਨਹੀਂ ਨਹੀਂ ਨਿਰਪੜਾ ਕਰਨ ਕਰਨੇ ਤੂੰ ਤੈਨੂੰ ਨਹੀਂ ਪਤਾ ਫਸ ਗਿਆ ਸਾਰੇ ਇਦਾਂ ਹੀ ਫਸਾਉਂਦੇ ਨੇ ਸਾਰਾ ਕੁਝ ਨਹੀਂ ਹੁੰਦਾ ਇਹਨਾਂ ਕੋਲ ਇਹਨਾਂ ਨੇ ਥੋੜੀਆਂ ਜੇਬਾਂ ਕੱਟਣੀਆਂ ਨੇ ਕਿਸੇ ਤਰੀਕੇ ਕੋਈ ਘੱਟ ਘੱਟ ਲੋ ਕੋਈ ਵੱਧ ਘੱਟ ਲੋ ਕੋਈ ਇਮਾਨਦਾਰੀ ਨਾਲ ਘੱਟ ਲੋ ਜਿਹੜੇ ਕੁਝ ਨਹੀਂ ਲੈਂਦੇ ਚੜਾਵਾ ਲੈਂਦੇ ਨੇ ਅਸੀਂ ਲੈਂਦੇ ਨਹੀਂ ਕੁਝ ਉਹ ਇਮਾਨਦਾਰੀ ਨਾਲ ਘੱਟ ਲੈਂਦੇ ਐ ਨਹੀਂ ਮੰਨਦੇ ਵੀ ਸਾਡੇ ਕੋਲ ਭਾਈ ਹੈ ਨਹੀਂ ਐ ਨਹੀਂ ਮੰਨਦੇ ਵੀ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ ਸੱਚ ਨਹੀਂ ਬੋਲਦੇ ਹੋ ਸੱਚ ਨਹੀਂ ਬੋਲਦੇ ਸੱਚ ਨਾ ਬੋਲਣਾ ਹੀ ਪਾਪ ਹੈ ਜੇ ਸੱਚ ਨਹੀਂ ਨਾ ਬੋਲਦੇ ਸੱਚ ਬਰਾਬਰ ਕਬ ਨਹੀਂ ਝੂਠ ਬਰਾਬਰ ਪਾਪ ਕਹਿੰਦੇ ਸੱਚ ਬਰਾਬਰ ਕਬ ਨਹੀਂ ਝੂਠ ਬਰਾਬਰ ਸਾਹ ਜਾ ਕੇ ਹੀਰੇ ਸਾਜਾ ਤਾਂ ਕੇ ਹੀਰੇ ਆ ਜਿਹਦੇ ਹੱਦੇ ਸੱਚ ਆ ਉਹਦੇ ਹੱਦੇ ਤਾਂ ਆਪੇ ਸੱਚ ਨਹੀਂ ਬੋਲਦੇ ਜਿਹਨਾਂ ਨੇ ਸੱਚ ਆ ਉਹਨਾਂ ਦੇ ਹਿਰਦੇ ਸੱਚ ਬਸੇ ਜਿਨ੍ਹਾਂ ਨੇ ਸੱਚ ਚਾਹਿਆ ਉਹਨਾਂ ਨੂੰ ਸੱਚ ਮਿਲਿਆ ਜਿਨ੍ਹਾਂ ਨੂੰ ਸੱਚ ਦੀ ਭੁੱਖ ਸੀ ਉਹਨਾਂ ਨੂੰ ਸੱਚ ਮਿਲਿਆ ਕਬੀਰ ਨੂੰ ਸੱਚ ਦੀ ਭੁੱਖ ਸੀ ਮਿਲਿਆ ਐਸਾ ਕੋਈ ਬੰਦਾ ਭੁੱਖਾ ਨਹੀਂ ਰਿਹਾ ਜਿਹਨੂੰ ਸੱਚ ਦੀ ਭੁੱਖ ਪੈਦਾ ਹੋਈ ਹੋਵੇ ਤਾਂ ਸੱਚ ਦੀ ਭੁੱਖੇ ਨਹੀਂ ਪੈਦਾ ਹੁੰਦੀ ਇਹ ਔਖੀ ਹੈ ਸੱਚੇ ਨਾਮ ਕੀ ਲਾਗਾ ਇਹ ਭੁੱਖ ਲੱਗਣੀ ਔਖੀ ਹੈ ਤਾਂ ਬਸ ਤੂੰ ਪਿਆ ਭਰੇ ਭੰਡਾਰ ਪੈਂਦੇ ਹੋ ਤਾਂ ਭੁੱਖ ਨਹੀਂ ਪੈਦਾ ਹੁੰਦੀ ਸਾਖਤ ਪੈਦਾ ਨਹੀਂ ਹੁੰਦਾ ਹੁਣ ਦਿੰਦੇ ਸਾਖਤਾਂ ਨੇ ਕਿਉਂ ਜੇ ਸਾਖ ਭੁੱਖੇ ਦੀ ਪੈ ਕਿਤੇ ਦੇ ਅੰਦਰ ਪੈਦਾ ਹੋ ਜਵੇ ਸਾਖਤਾਂ ਦੀ ਆਪਤ ਆ ਜਾਂਦੀ ਜੇ ਕਿਸੇ ਦੇ ਅੰਦਰ ਇਹ ਭੁੱਖ ਪੈਦਾ ਹੋ ਗਈ ਉਹ ਪ੍ਰਬੋਧ ਨਾਟਕ ਚੰਦਰ ਨਾਟਕ ਦੇ ਵਿੱਚ ਇਹੀ ਗੱਲ ਹੈ ਉਹਦਾ ਪ੍ਰਬੋਧ ਚੰਦਰ ਹੈ ਨਾ ਨਾਟਕ ਉਹਦੇ ਚ ਉਹਦੇ ਚ ਵੈਸੇ ਤਾਂ ਗਿਆਨ ਦੀ ਗੱਲ ਕੀਤੀ ਹੈ ਇਹਨਾਂ ਨੇ ਪਰ ਗਿਆਨ ਦੇ ਨਾਲ ਨਾਮ ਨਹੀਂ ਜੋੜਿਆ ਤਤ ਗਿਆਨ ਨਹੀਂ ਲਿਖਿਆ ਜਾਣ ਕੇ ਨਾਲ ਕੋਈ ਤਤ ਗਿਆਨ ਨਾ ਕੋ ਥਾ ਨਹੀਂ ਕਾਸ਼ੀ ਤਤ ਗਿਆਨ ਹੈ ਨਹੀਂ ਕਾਸ਼ੀ ਵਾਲੇ ਨੇ ਨੜਕ ਲਿਖੇ ਇਸ ਕਰਕੇ ਮਹਾਮੋਹ ਤੇ ਅਟਕ ਕੇ ਪਰਮ ਛੱਡ ਗਏ ਮਹਾਮੋਹ ਨੂੰ ਵੱਡਾ ਰਾਜਾ ਬਣਾਇਆ ਨਾ ਪਰਮ ਛੱਡਤਾ ਉਹਨਾਂ ਨੇ ਮਹਾਮੋਹ ਤੇ ਅਟਕ ਗਏ ਮਹਾਮੋਹ ਕਿਦੋਂ ਪੈਦਾ ਹੋਇਆ ਹਉਮੈ ਕਿੱਥੋਂ ਪੈਦਾ ਹੋਈ ਉੱਥੇ ਤੁਸੀਂ ਮੂੰਹ ਖੜਾ ਕਰ ਲਿਆ ਉਹ ਤੇ ਹਉਮੈ ਕਰਦੇ ਹੋ ਕਾਮ ਕ੍ਰੋਧ ਲੋਭ ਮੋਹ ਉਹ ਤੇ ਚੌਥੇ ਨੰਬਰ ਤੇ ਤੁਸੀਂ ਮੋਹ ਨੂੰ ਬੜਾ ਕਰਨ ਕਰ ਲਿਆ ਹੰਕਾਰ ਪੰਜਵੇਂ ਨੰਬਰ ਤੇ ਹੰਕਾਰ ਵੱਡਾ ਸਭ ਇੱਥੇ ਉਹ ਗੜਬੜ ਕੀਤੀ ਉਹ ਗੜਬੜ ਮੈਂ ਫੜ ਲਈ ਸੀ ਇਹ ਤਾਂ ਗੜਬੜ ਕਰਦੇ ਸੀ ਯਾਦ ਜੇ ਗੜਬੜਾਂ ਬੜੀਆਂ ਕੀਤੀਆਂ ਵਿਦਵਾਨਾਂ ਨੇ ਐ ਕਰ ਲੋ ਹੁਣ ਆਪ ਬਾਬਲੂ ਨੂੰ ਕੀ ਪਤਾ ਹੀ ਲੱਗਦਾ ਕੋ ਪਬਲਿਕ ਕਿਉਂਕਿ ਜਦ ਤੁਸੀਂ ਪੰਜ ਗਿਣਦੇ ਹੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਵੇਂ ਨੰਬਰ ਤੇ ਹੰਕਾਰ ਰੱਖਿਆ ਗੁਰਬਾਣੀ ਨੇ ਟਾਰਗੇਟ ਕਰਕੇ ਪਹਿਲੇ ਨੰਬਰ ਤੇ ਹੰਕਾਰ ਹੰਕਾਰ ਨੂੰ ਟਾਰਗੇਟ ਬਣਾਇਆ ਕਿ ਉਲਟੀ ਰੇ ਮਨ ਉਲਟੀ ਰੇ ਸਾਗਰ ਦੇ ਉੱਪਰ ਉਲਟੀ ਉਹਨਾਂ ਨੇ ਹੰਕਾਰ ਪੰਜਵੇਂ ਨੰਬਰ ਤੇ ਰੱਖਿਆ ਜੋ ਕੁਝ ਕੀਤਾ ਹੰਕਾਰ ਵਧੀ ਗਿਆ ਇਹਨਾਂ ਨੇ ਹੰਕਾਰ ਇਹ ਪੂਰੇ ਪੂਰੇ ਰੱਖ ਲਿਆ ਦਸਮ ਪਾਇਆ ਨੇ ਕਹਿੰਦਾ ਭੁੱਖ ਬਿਨਾ ਕਰੇ ਕੌਣ ਲੜਾਈ ਭੁੱਖ ਤੇ ਹੀ ਨਿਸ਼ਾਨਾ ਬਣੇ ਰਾਜੇ ਨੂੰ ਟਾਰਗੇਟ ਬਣਾ ਲਿਆ ਵੀ ਰਾਜਾ ਮਾਰ ਦੇ ਬਾਕੀ ਜਾਣਗੇ ਸਭ ਬਾਕੀ ਅਧੀਨ ਹੋ ਜਾਣਗੇ ਲੋਭ ਅਧੀਨ ਹੋ ਜਾਂਦਾ ਇਹ ਲਾਲਚ ਹੈ ਗੁਣ ਪਹੁੰਚ ਪਹੁੰਚ ਨੂੰ ਵੀ ਦੀਨ ਕ੍ਰੋਧ ਵੀ ਦੀਨ ਕ੍ਰੋਧ ਵੀਰਾ ਬਣ ਗਿਆ ਉਹ ਪ੍ਰੇਮ ਬਣ ਗਿਆ ਉਹਦਾ ਰੂਪ ਬਦਲਦਾ ਉਹਦਾ ਪ੍ਰੇਮ ਬਣਾਤਾ ਚੰਗੇ ਕੰਮ ਲਾਤੇ ਉਹ ਉਲਟੇ ਕੰਮ ਕਰਾਉਂਦਾ ਸਾਰੇ ਨੌਕਰ ਬਣ ਗਏ ਸਿਰਫ ਹੰਕਾਰ ਮਾਰਿਆ ਬਾਕੀ ਚਾਰੇ ਨਹੀਂ ਕੁਝ ਨਹੀਂ ਕਿਹਾ ਭੂਖ ਬਿਨਾ ਕਰੇ ਕੌਣ ਲੜਾਈ ਬਾਕੀ ਸਰੈਂਡਰ ਕਰ ਗਏ ਸਾਰੇ ਬਾਕੀ ਤਾਂ ਹੁਕਮ ਜਿਹਨੇ ਫਿਰ ਕਾਮਨਾ ਕਾਦੀ ਹੈ ਕਾਮਨਾ ਭੁੱਖ ਹੈ ਕਾਮਨਾ ਦਾ ਨਾ ਭੁੱਖ ਹੈ ਕਾਦੀ ਇਹ ਸਾਜੇ ਨਾਮ ਕੀ ਲੱਗਿਆ ਪੁੱਤ ਕਾਮਨਾ ਹੋ ਗਈ ਨਾ ਕਾਮਨਾ ਬਦਲ ਗਈ ਸਾਜੇ ਨਾਮ ਕੀ ਲੱਗਿਆ ਪੁੱਤ ਤੂੰ ਭੁੱਖੇ ਖਾਏ ਚੱਲੀਏ ਤੂੰ ਸਭੇ ਇੱਛਾ ਪੂਰੀ ਹੋ ਜਾਣ ਜੇ ਪਾਇਆ ਲੋ ਪਰ ਕਾਮਨਾ ਤਾਂ ਕਾਮਨਾ ਤਾਂ ਮਾਰਨ ਵਾਲੀ ਚੀਜ਼ ਹੈ ਨਹੀਂ ਸੀ ਜੇ ਕਾਮਨਾ ਮਾਰ ਦਿੰਦੇ ਫਿਰ ਫਿਰ ਲੈਣਾ ਕੀ ਸੀ ਪ੍ਰਾਪਤੀ ਕੀ ਸੀ ਕਾਦੇ ਵਾਸਤੇ ਮਾਰੀਏ ਪ੍ਰਾਪਤੀ ਕੀ ਕਰਨੀ ਸੀ ਧਰਮ ਦਾ ਨਹੀਂ ਗਿਆਨ ਕਿਸੇ ਨੂੰ ਹੈਗਾ ਧਰਮ ਦਾ ਗਿਆਨ ਹੀ ਨਹੀਂ ਕਿਸੇ ਨੂੰ ਹੈ ਇਹਦਾ ਉਹ ਖਾਣਾ ਪੂਰਤੀ ਹੈ ਧਰਮ ਬਾਰੇ ਵੀ ਇਹ ਕਾਮਨਾ ਹੀ ਨਹੀਂ ਰਹੀ ਭਗਤੀ ਕਾਹਦੇ ਵਾਸਤੇ ਕਰਨੀ ਹੈ ਗੁਰਬਾਣੀ ਕਹਿੰਦੇ ਇਹ ਕਰਾ ਆਸ ਰੱਖੋ ਮਨ ਉਹ ਰੱਖਣੀ ਸੀ ਪਿਆ ਕੇ ਆਸ ਜੇ ਆਸ ਨਹੀਂ ਹੈ ਤਾਂ ਉਹ ਜਿਹੜਾ ਕੰਮ ਕਰ ਰਹੇ ਹੋ ਕਾਹਦੇ ਵਾਸਤੇ ਕਰ ਰਹੇ ਹੋ ਕਿ ਟਾਰਗੇਟ ਹੈ ਕੋਈ ਨਹੀਂ ਤੇ ਜਾਗਤ ਨੂੰ ਰਹੇ ਹੋ ਤੁਰੇ ਕਿਤੇ ਇਹ ਪਹੁੰਚਣਾ ਹੀ ਨਹੀਂ ਤੇ ਕਰ ਕੀ ਰਹੇ ਹੋ ਫਿਰ ਕਿੱਥੋਂ ਜਾ ਰਹੇ ਹੋ ਤੇ ਸੰਸਾਰ ਕੰਮ ਕਰਦੇ ਲੱਗੇ ਰਹਿਣ ਤਾਂ ਇਹਨਾਂ ਨੂੰ ਆਪਣੇ ਆਪਣੇ ਵਿਚਾਰੇ ਗਰੀਬਾਂ ਜਿਹੜਾ ਜਿਹੜਾ ਕੁਝ ਕੋਈ ਕਰਦਾ ਕਰਦਾ ਰਹਿਣ ਦੋ ਫਿਰ ਲੈ ਕੇ ਕਿੱਥੇ ਜਾਣਾ ਤੁਸੀਂ ਇਹਨੂੰ ਕਿਤੇ ਪਹੁੰਚਾਉਣਾ ਹੈ ਨਾ ਫਿਰ ਠਾਰਨ ਤਾਂ ਹੈ ਨਾ ਨਿਸ਼ਾਨਾ ਤਾਂ ਹੈ ਕਿਤੇ ਪਹੁੰਚਾਉਣਾ ਸਕੂਲ ਨੇ ਕਾਲਜ ਨੇ ਲੋਕ ਕਿਤੇ ਪਹੁੰਚਣਾ ਨਾ ਜਾ ਕੇ ਪ੍ਰਾਇਮਰੀ ਚ ਚੱਲ ਕੇ ਕਿਤੇ ਕੱਢੇ ਲਾਉਣਾ ਰਾਮ ਦੇ ਵਿੱਚ ਲੀਨ ਹੋਣਾ ਜਿਹਨੇ ਲੀਨ ਹੋਣਾ ਉਹਦਾ ਵਜੂਦ ਖਤਮ ਹੋ ਜਾਂਦਾ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਜਲ ਜਲ ਨੇ ਪ੍ਰੀਤ ਕਰਨੀ ਹੈ ਦੁੱਧ ਨਾਲ ਯਾਰ ਪਹਿਲਾਂ ਆਇਆ ਜੈਸੀ ਜਲ ਦੀ ਦੁੱਧ ਨਾਲ ਹੋਵੇ ਦੁੱਧ ਨੂੰ ਕੀ ਲੋੜ ਆਪਣੀ ਨਿਕਾਲ ਦੇ ਤਾਂ ਪਹਿਲੇ ਦੁੱਧ ਦਾ ਕੀਮਤ ਪਾਣੀ ਦੀ ਹੈ ਦੁੱਧ ਦੀ ਬਣਨੀ ਹੈ ਗੁਰੂ ਕੀ ਲੋੜ ਹੈ ਪਹਿਲੇ ਦੁੱਧ ਭਈ ਨੂੰ ਕੋਈ ਪ੍ਰਾਪਤ ਹੋਣਾ ਹੈ ਪ੍ਰੀਤ ਉਹ ਕਰੇ ਜੇ ਕੋ ਮਨਿਸਟਰ ਕੋ ਜਾਊ ਕੋ ਲੈਣੇ ਜਾਊ ਉਹ ਲੈਣ ਜਾਊ ਉਹਨੂੰ ਜਾਣ ਦੀ ਲੋੜ ਹੈ ਕੋ ਮਨਿਸਟਰ ਨੂੰ ਲੋੜ ਨਾ ਹੋਵੇ ਉਹ ਤਾਂ ਲੈਣ ਵਾਲੇ ਬਥੇਰੇ ਨੇ ਉਹ ਤਾਂ ਗਏ ਨੂੰ ਪਤਾ ਲੱਗੂ ਭਾਈ ਇਹਦਾ ਆ ਕੰਮ ਜਦੋਂ ਕਰਦੀ ਹੈ ਨਾ ਕਰਦੀ ਪਰਮੇਸ਼ਰ ਨੂੰ ਦੁਨੀਆ ਰੋਲਦੀ ਹੈ ਪਰਮੇਸ਼ਰ ਦੁਨੀਆ ਨੂੰ ਰੋਲਦਾ ਉਹ ਚਾਹੇ ਸਰਬ ਆਪੀ ਵੀ ਹੈ ਪਟਰੋਲਣਾ ਸਾਨੂੰ ਹੀ ਪੈਂਦਾ ਗੁਰਮੁਖੀ ਢੂੰਡ ਨੇ ਲਿਆ ਹਰ ਸੱਜਣ ਲੱਦਾ ਢੂੰਡਣਾ ਕਿਹਨੂੰ ਪਿਆ ਗੁਰਮੁਖੀ ਢੂੰਡਣਾ ਤਾਂ ਗੁਰਮੁਖੀ ਨੂੰ ਪਿਆ ਲੋੜ ਉਹਨੂੰ ਹੈ ਮਨ ਐਸੀ ਹਰਜੋਂ ਪ੍ਰੀਤ ਕਰ ਜੈਸੀ ਜਲ ਜਲ ਪਹਿਲਾਂ ਰੱਖਿਆ ਦੁੱਧ ਬਾਅਦ ਰੱਖੇ ਇੱਥੇ ਵੀ ਭੇਜਦਾ ਕੀ ਭੇਦ ਹਾਂ ਹੋਰ ਪਾਣੀ ਦਾ ਇਹ ਵਿਦਵਾਨ ਵਿਚਾਰੇ ਕੀ ਜਾਣ ਕੀ ਭੇਦ ਹੈ ਜੈਸੀ ਜਲ ਦੀ ਦੁੱਧ ਨਾਲ ਹੋਏ ਕਿਉਂ ਦੁੱਧ ਵੜ ਜਾਣਾ ਜਲ ਨੇ ਉਹਦੇ ਸਾਰੇ ਨੌਗੀ ਦਾ ਬਦਲਣਾ ਪਾਣੀ ਦਾ ਬਦਲਣਾ ਹੋਰ ਕੀ ਨਹੀਂ ਕਰਮ ਹੋਣੀ ਹੈ ਪਾਣੀ ਦੀ ਹੋਣੀ ਹੈ ਫਿਰ ਉਹ ਫਿਰ ਹੋਂਦ ਕੀ ਨਹੀਂ ਖਤਮ ਹੋਈ ਬਬੀਆ ਜਲ ਮੈਂ ਤੇਰਾ ਬਾਦ ਬਬੀਏ ਦੀ ਹੋਂਦ ਖਤਮ ਹੋਣੀ ਹੰਸ ਦੀ ਨਹੀਂ ਹੋਂਦ ਖਤਮ ਹੋਣੀ ਨਾਨਕ ਦੀ ਹੋਂਦ ਖਤਮ ਹੋਈ ਹੈ ਕਬੀਰ ਦੀ ਹੋਂਦ ਖਤਮ ਹੋਊ ਰਬਦਾਸ ਦੀ ਹੋਂਦ ਖਤਮ ਹੋਊ ਪੱਟਾ ਦੀ ਹੋਂਦ ਖਤਮ ਹੋਊ ਸੱਤੇ ਬਲਵਣ ਦੀ ਹੋਂਦ ਖਤਮ ਹੋਊ ਹੋਂਦ ਖਤਮ ਹੋਊ ਜਿਹੜਾ ਭਗਤੀ ਕਰਦਾ ਉਹਦੀ ਜਿਹਦੀ ਭਗਤੀ ਕਰਦਾ ਉਹਦੀ ਹੋਂਦ ਨਹੀਂ ਖਤਮ ਹੋਊ ਇਹਨਾਂ ਦਾ ਕਦਮ ਜਿਹਦੀ ਹੋ ਭਗਤੀ ਕਰਦੇ ਆ ਉਹਦੀ ਹੋਤ ਗੱਲ ਕਰਾਂਗੇ ਉਹਨੂੰ ਆਪਣੇ ਕਬਜ਼ੇ 'ਚ ਕਰ ਐ ਗੱਲ ਦੀ ਲੜਾਈ ਹੈ ਨਾ ਦੀ ਉਹ ਕਹਿੰਦੇ ਰਵਿਦਾਸ ਨੂੰ ਗੁਰੂ ਕਹੋ ਕਹਿੰਦੇ ਨਾ ਗੁਰੂ ਕਿੰਨੇ ਕੁ ਬਣਾਉਣੇ ਨੇ ਗੁਰੂ ਹੈ ਇੱਕ ਜਿਹੜਾ ਗੁਰੂਆਂ ਦੀ ਲੜਾਈ ਹੋ ਜੂ ਨਹੀਂ ਹੋਇਆ ਗੁਰੂ ਕੋਈ ਨਹੀਂ ਸਾਰੇ ਦਾਸ ਨੇ ਸੱਚਖੰਡ ਦੇ ਸਭ ਦਾਸ ਨੇ ਦਾਦੇ ਇਹ ਪਹੁੰਚਦੇ ਨੇ ਤੇ ਦੂਏ ਨੂੰ ਵੜਨ ਕਾਣ ਦਿੰਦਾ ਗੁਰੂ ਤਾਂ ਇੱਥੇ ਨੇ ਲੜੀ ਜਾਓ ਦਾ ਦੇ ਬਿਨਾਂ ਉਹ ਵੜਨ ਨਹੀਂ ਦਿੰਦੇ ਕਿਸੇ ਆਪਣੇ ਦਾਸ ਕੋ ਆਪਣੇ ਦਾਸ ਕੋ ਨਾਮ ਜਪਾਈ ਨਾਮ ਹੈ ਦਾਸਾਂ ਨੂੰ ਜਪਾਇਆ ਦੂਏ ਨੇ ਜਪੇ ਨਹੀਂ ਕਿਸੇ ਨੇ ਤੁਸੀਂ ਉਹਨੂੰ ਗੁਰੂ ਕਿਵੇਂ ਕਹਿੰਦਾ ਇਹ ਸਾਖਤਾ ਨੇ ਗੁਰੂ ਬਣਾਤੇ ਸਾਖਤਾ ਆਪ ਜੋ ਗੁਰੂ ਨੇ ਸੰਤ ਕੋਈ ਗੁਰੂ ਨਹੀਂ ਬਣਿਆ रविदास दास है दो बार दास लगदा है ਉਹਨੇ ਆਪਣੀ ਬਾਣੀ ਦੋ ਵਾਰ ਇੱਕ ਵਾਰ ਤਾਂ ਉਹਦਾ ਦਾਸ ਨਾ ਹੈ ਦਾਸ ਰਵਿਦਾਸ ਇੱਕ ਵਾਰ ਉਹਨੇ ਆਪਣੇ ਆਪ ਨੂੰ ਦਾਸ ਬੋਲ ਲਿਆ ਰਵਿਦਾਸ ਦਾਸ ਉਦਾਸ ਰਵਿਦਾਸ ਦਾ ਨਾਮ ਹੈ ਦੂਜੀ ਵਾਰ ਫਿਰ ਦਾਸ ਲਿਖਿਆ ਤਾਂ ਕਿ ਭਲੇਖਾ ਨਾ ਰਹੇ ਇਹ ਵੀ ਜਾਣ ਮੂਰਖ ਗਵਾਰ ਜੇ ਉਹ ਕਹਿੰਦੇ ਵੀ ਰਵਦਾਸ ਦਾਸ ਹੀ ਹੈ ਨਾਨਕ ਵੀ ਦਾਸ ਹੀ ਹੈ ਇਹ ਲੜਾਈ ਲੜਨ ਵਾਲੀ ਸੀ ਅਕਲ ਦੀ ਇਹ ਅਕਲ ਵਾਲੀ ਲੜਾਈ ਸੀ ਫਿਰ ਸਾਰੇ ਸਿੱਖੇ ਨਾਲ ਆ ਜਾਂਦੇ ਰਵਦਾਸ ਵਾਲੇ ਨਾਲ ਆ ਜਾਂਦੇ ਇਹਨਾਂ ਨੂੰ ਛੱਡ ਜਾਂਦੇ ਰਵਦਾਸ ਨੂੰ ਵੀ ਦਾਸ ਮੰਨਦੇ ਨਾਨਕ ਨੂੰ ਵੀ ਦਾਸ ਮੰਨਦੇ ਇਹ ਗੱਲ ਦਾ ਪ੍ਰਚਾਰ ਕਰਦੇ ਸੁਬੀਰ ਨੂੰ ਵੀ ਦਾਸ ਮੰਨਦੇ ਪੱਟਾ ਸਾਰਿਆਂ ਨੂੰ ਦਾਸ ਮੰਨਦੇ ਇਹ ਪ੍ਰਚਾਰ ਕਰਕੇ ਸਭੋ ਸਾਰਾ ਸਾਰੀ ਸਿੱਖ ਸੰਗਤ ਨੂੰ ਕਿਸੇ ਤੋਂ ਕਰ ਕਰਦੇ ਇਹ ਇਹ ਆਪੇ ਨਿਕਲ ਜਾਂਦੇ ਜੋ ਪਾਣੀ ਤੇ ਬੂਰ ਨਿਕਲ ਜਾਂਦਾ ਨਾ ਪਾਣੀ ਤੇ ਬੂਰ ਉੱਤੇ ਹੀ ਹੁੰਦਾ ਇਹ ਪਾਣੀ ਤੋਂ ਬੂਰ ਰਹਿ ਜਾਂਦਾ ਖਾਲੀ ਸਾਰੇ ਇਹਨਾਂ ਬੂਰ ਮੋਂ ਬਾਹਰ ਕੱਢ ਦਿੰਦੇ ਇਹ ਸੀ ਲੜਾਈ ਲੜਨ ਵਾਲੀ ਪਰ ਅਗਲ ਕਿੱਥੇ ਅਗਲ ਤਾਂ ਕਿਸੇ ਨੂੰ ਨਹੀਂ ਹੈ ਉਹ ਵੀ ਮਾਇਆ ਧਾਰੀ ਉਹ ਵੀ ਮਾਇਆ ਧਾਰੀ ਲੜਾਈ ਸਾਰੀ ਮਾਇਆ ਦੀ ਹੈ ਹਾਂਜੀ ਆਤਮ ਰਾਮ ਨਾਲ ਚੀਜ਼ ਲੜਾਈ ਹੋਵੇ ਦੀ ਹੈ ਤੇ ਹੋਵੇ ਦੀ ਲੜਾਈ ਰਮਦਾਸ ਬੜਾ ਇਹ ਨਾਨਕ ਬੜਾ ਇਹਦਾ ਲੜਾਈ ਹੋਵੇ ਦੀ ਹੈ ਇਹ ਨਾਨਕ ਦੇ ਉਹ ਬਰਾਬਰ ਨਾਨਕ ਦਾ ਸਾਰੇ ਦੁਨੀਆ ਨੂੰ ਬਰਾਬਰ ਮੰਨਦਾ ਪਾਣੀ ਦਾ ਦੁਨੀਆ ਨੂੰ ਬਰਾਬਰ ਮੰਨਦੀ ਹੈ ਇੱਕ ਪਿਤਾ ਹੈ ਕਿ ਹਮ ਬਾਰ ਸਾਰੇ ਬਰਾਬਰ ਮੰਨਦੇ ਤੁਸੀਂ ਉਹਨਾਂ ਵੀ ਬੜੇ ਛੋਟੇ ਬਣਾਤਾ ਅਨਿਕ ਜੋਨ ਜਨਮੇ ਮਰੈ ਆਤਮ ਰਾਮ ਨਾ ਚੀਨ ਅਨਿਕ ਜੋਨ ਜਨਮੇ ਮਰੈ ਜਿਹੜੇ ਸਾਖਤ ਨੇ ਨਾ ਇਹ ਜਿਹੜੇ ਬੈਠੇ ਨੇ ਨਾ ਰਵਿਦਾਸ ਨੂੰ ਗੁਰੂ ਬਣਾਉਣ ਵਾਲੇ ਆਪ ਸਾਖਤ ਨੇ ਆਹੋ ਭਲੇਖੇ ਜਨ ਰਹਿਣ ਸਾਖਤ ਨੇ ਅਨੇਕ ਜੋਨ ਜਮਲੇ ਮਰਦੇ ਰਹਿਣਗੇ ਜਿੰਨਾ ਚਿਰ ਆਤਮ ਰਾਮ ਨੂੰ ਖੋਜ ਨਹੀਂ ਲੈਂਦੇ ਉਹਨਾਂ ਚਿਰ ਸ਼ਰਤ ਲਾਗੂ ਹੈ ਸਾਰਿਆਂ ਦੇ ਲਾਗੂ ਹੈ ਇਹ ਰਸਤਾ ਨਹੀਂ ਹੈ ਰਬਦਾਸ ਨੂੰ ਬੜਾ ਬਣਾਉਣ ਵਾਲਾ ਰਬਦਾਸ ਨੂੰ ਬੜਾ ਬਣਾਉਣਾ ਆਪ ਰਬਦਾਸ ਵਰਗੇ ਬਣ ਕੇ ਦਿਖਾਓ ਫਿਰ ਰਬਦਾਸ ਬੜਾ ਹੋਊਗਾ ਰਬਦਾਸ ਦੀ ਗੱਲ ਕਹੀ ਹੋਈ ਜੈਨੀ ਸ਼ਕਤੀ ਹੈ ਰਬਦਾਸ ਨੇ ਬੰਦਾ ਬਣਾ ਉਹਦਾ ਫਿਰ ਨਾਨਕ ਕਿਉਂ ਬੜਾ ਨਾਨਕ ਦੀ ਗੱਲ ਵਿੱਚ ਸ਼ਕਤੀ ਸੀ ਕਿ ਇੱਕ ਨਾਨਕ ਬਰਾਬਰ ਬਣਾ ਲਿਆ ਆਪਣੀ ਬਾਹ ਪੈਦਾ ਕਰ ਲਈ ਦੂਗਾ ਨਾਨਕ ਪੈਦਾ ਕਰ ਲਿਆ ਆਮਰੇ ਲੋਕਾਂ ਨੇ ਆਮਰੀ ਜਮਦਾ ਲੱਗਦਾ ਪਹਿਲੀ ਕਹਾਵਤ ਹੈ ਆਮਲੇ ਗਾਉਂ ਵਿੱਚ ਲੱਗ ਜਾਂਦਾ 100 ਵਾਰ ਲਾ ਲੈਣਾ ਸਾਜੂ ਉਹ ਇੱਕ ਗੱਲ ਸੀ ਇਹਦੇ ਵਿੱਚ ਭੇਦ ਸੀ ਬਈ ਬ੍ਰਹਮ ਗਿਆਨੀ ਦੇ ਥਾਂ ਕਦੇ ਬ੍ਰਹਮ ਗਿਆਨੀ ਦੂਜਾ ਪੈਦਾ ਨਹੀਂ ਹੋਇਆ ਜਿਹੜਾ ਭਗਤ ਹੁੰਦਾ ਉਹਦੇ ਘਰ ਭਗਤ ਨਹੀਂ ਪੈਦਾ ਹੋਇਆ ਉਹ ਭਗਤ ਭਗਤ ਪੈਦਾ ਨਹੀਂ ਕਰ ਸਕਦਾ ਰਿਕਾਰਡ ਹੈ ਪਿੱਛੇ ਪਰ ਨਾਨਕ ਦੇ ਘਰ ਭਗਤ ਪੈਦਾ ਹੋ ਗਿਆ ਪਰਮੇਸ਼ਰ ਦੇ ਘਰ ਕੋਹ ਨਾਨਕ ਦਾ ਘਰ ਨਾਨਕ ਨੂੰ ਇਹ ਵੱਡੀ ਵਡਿਆਈ ਦੇਤੀ ਪਰਮੇਸ਼ਰ ਨੇ ਪਰਮੇਸ਼ਰ ਦੀ ਯੋਜਨਾ ਸੀ ਕਿ ਭਗਤ ਦੇ ਪਿੱਛੇ ਭਗਤ ਪੈਦਾ ਹੋਵੇ ਹੁਣ ਕਰਨਾ ਹੈ ਵੀ ਲਗਾਤਾਰ ਦਾਸ ਆਦਮੀ ਇੱਕ ਚੇਂਜ ਪੈਦਾ ਕੀਤੇ ਉਹ ਲਾਈਨ ਤੇ ਕੋਈ ਕਰ ਦੁਨੀਆ ਦਾ ਬਲੇਖਾ ਤੋੜ ਇਹ ਧਾਰਨਾ ਕਰਨ ਕਰਤੀ ਭਗਤ ਦੇ ਬਾਅਦ ਉਹ ਭਗਤ ਨਹੀਂ ਉਹ ਧਾਰਨਾ ਕਰਕੇ ਹੀ ਸਿੱਧਾ ਨੇ ਜੋਰ ਲਾ ਕੇ ਉਹਦੇ ਮੁਦਰਾ ਪਾਈਆਂ ਸੀਆਂ ਸ੍ਰੀ ਚੰਦ ਨੂੰ ਕਿ ਬਾਅਦ ਚ ਤਾਂ ਨਾਨਕ ਦੇ ਕੋਈ ਹੋਣਾ ਹੀ ਨਹੀਂ ਅਸੀਂ ਇਹਨੂੰ ਹਾਈਲਾਈਟ ਕਰਕੇ ਬਣਾ ਦਾਂਗੇ ਸਾਰੇ ਉਹਨਾਂ ਨੂੰ ਕੀ ਪਤਾ ਸੀ ਪਿੱਛੋਂ ਕੀ ਹੋਣਾ ਉਧਰ ਦੂਜਾ ਨਾਨਕ ਪੈਦਾ ਹੋ ਗਿਆ ਇਹ ਤਾਂ ਆਸ ਨਹੀਂ ਸੀ ਕਿਸੇ ਨੂੰ ਕਦੇ ਹੋਇਆ ਹੀ ਨਹੀਂ ਸੀ ਇਹ ਹੋਈ ਅਣਹੋਣੀ ਅਸਲ ਤੇ ਨਾਨਕ ਦੀ ਭਗਤ ਕਬੀਰ ਵੀ ਹੈ ਭਗਤ ਰਵਿਦਾਸ ਵੀ ਹੈ ਨਾਨਕ ਨੂੰ ਵਡਿਆਈ ਕਿਹੜੀ ਗੱਲ ਦੀ ਸਿਆਣਿਆਂ ਨੇ ਦਿੱਤੀ ਹੈ ਸਿਰਫ ਇਸ ਗੱਲ ਦੀ ਵਡਿਆਈ ਦਿੱਤੀ ਹੈ ਕਿ ਨਾਨਕ ਨੂੰ ਪਰਮੇਸ਼ਰ ਨੇ ਨਾਨਕ ਦੇ ਪਿੱਛੇ ਦੇ ਮੂੰਹ ਜੋ ਐਸੀ ਗੱਲ ਕਹਾਈ ਕਿ ਦੂਏ ਬੰਦੇ ਤੇ ਅਸਰ ਹੋ ਗਿਆ ਲਿਆਂਦਾ ਘੋਰ ਘੇਰ ਘੂਰ ਕੇ ਵੀ ਆ ਪਈ ਹੈ ਨਾਨਕ ਨੂੰ ਵਡਿਆਈ ਦੇ ਦਿੱਤੀ ਨਾਨਕ ਦੇ ਪਿੱਛੇ ਇੱਕ ਬੰਦਾ ਹੋਰ ਨਾਨਕ ਖੜਾ ਕਰ ਪਹਿਲੀ ਵਾਰ ਹੋਇਆ ਇਸ ਕਰਕੇ ਨਾਨਕ ਦੀ ਵਡਿਆਈ ਹੈ ਅਰ ਉਹਦੇ ਪਿੱਛੇ ਇੱਕ ਹੋਰ ਕਰਤਾ ਅਰ ਉਹਦੇ ਪਿੱਛੇ ਇੱਕ ਹੋਰ ਕਰਤਾ ਅਰ ਸਾਰੇ ਕਹਿੰਦੇ ਨੇ ਮੈਂ ਨਾਨਕੇ ਹਾਂ ਕਿਉਂ ਨਾਨਕੇ ਕਹਦੇ ਕਹਿੰਦੇ ਨੇ ਨਾਨਕ ਦਾ ਚੇਲਾ ਕਹਦੇ ਨਹੀਂ ਬਣਿਆ ਕੋਈ ਬਸ ਇਹੀ ਗੱਲ ਸੋਚ ਸਮਝਣ ਵਾਲੀ ਨਾਨਕ ਕਿਉਂ ਕਹਿੰਦਾ ਚੇਲਾ ਗੁਰੂ ਹੁੰਦਾ ਹੀ ਨਹੀਂ ਸਾਖਤਾਂ ਲਈ ਮਤ ਚੇਲੇ ਗੁਰੂ ਹੁੰਦੇ ਨੇ ਸੰਤਾਂ ਲਈ ਮਤ ਇਸ ਮਤ ਚੇਲਾ ਗੁਰੂ ਨਹੀਂ ਹੁੰਦਾ ਗੁਰੂ ਇੱਕੋ ਹੀ ਹੈ ਬਾਕੀ ਸਭ ਕੌਣ ਨੇ ਬਾਕੀ ਸਭ ਦਾਸ ਨੇ ਲੈਣਾ ਕਦ ਨਾਨਕ ਬਣਿਆ ਜਾਂ ਲੈਣਾ ਦਾਸ ਬਣ ਗਿਆ ਦਾਸ ਕੀ ਦਾ ਨਾਨਕ ਦਾ ਵੀ ਦਾਸ ਪਰਮੇਸ਼ਰ ਦਾ ਵੀ ਦਾਸ ਦਾਸ ਸਾਰਿਆਂ ਦਾ ਦਾਸ ਹੁੰਦਾ ਉਹ ਤੇਰੇ ਦਾਸਾਂ ਦਾ ਦਾਸਾਂ ਜਿਹੜੇ ਉਹਦੇ ਰਾਖ ਨੇ ਉਹਨਾਂ ਦੇ ਵੀ ਦਾਸ ਅਸੀਂ ਜੇ ਗੁਰਬਾਣੀ ਦੇ ਦਾਸ ਆ ਤਾਂ ਜਿਹੜੇ ਭਗਤ ਪਹਿਲੇ ਹੋਏ ਨੇ ਉਹਨਾਂ ਦੇ ਦਾਸ ਜਿਹਦੀ ਗੱਲ ਮੰਨੀ ਦੀ ਹੁੰਦੀ ਹੈ ਨਾ ਕਹੀ ਹੋਈ ਮੰਨੀ ਉਹਦਾ ਦਾਸ ਹੋ ਕੇ ਜਾਂਦੀ ਗੁਰੂ ਹੁਣ ਤਾਂ ਕਹਾ ਉਹ ਕਹਿੰਦਾ ਭਾਈ ਮੈਂ ਤਾਂ ਬੋਲੀ ਹੈ ਮੇਰੀ ਨਹੀਂ ਗੱਲ ਦਾਸ ਤਾਂ ਉਹਦੇ ਹੈਗੇ ਜ਼ਰੂਰ ਪਰ ਗੁਰੂ ਨਹੀਂ ਉਹ ਕਹਿੰਦਾ ਮੈਂ ਗੁਰੂ ਨਹੀਂ ਅਸੀਂ ਕਹਿੰਦਾ ਤੂੰ ਦਾ ਅਸੀਂ ਤੇਰੇ ਦਾਸ ਕਹਿੰਦਾ ਠੀਕ ਹੈ ਦਾਸ ਤੁਸੀਂ ਰਹੋ ਦਾਸ ਰਹੋ ਦਾਸਾਂ ਦੇ ਵੀ ਦਾਸ ਰਹੋ ਕੋਈ ਗੱਲ ਨਹੀਂ ਇਹ ਨਿਮਰਤਾ ਹੀ ਹੈ ਕਹਿਣ ਦੀ ਗੱਲ ਹੈ ਚਾਹੇ ਰਹੋ ਕੋਈ ਜਿਹਦੀ ਗੱਲ ਮੰਨੀ ਦੀ ਹੈ ਦਾਸ ਹੋਏ ਫਿਰ ਮੰਨੀ ਨਹੀਂ ਜਾਂਦੀ 20 ਵਿਸਵੇ ਗੱਲ ਮੰਨਣ ਵਾਸਤੇ ਦਾਸ ਹੋਣਾ ਪੈਂਦਾ ਜੇ 20 ਵਿਸਵੇ ਗੱਲ ਮੰਨਣੀ ਹੈ ਤਾਂ ਦਾਸ ਹੋਣਾ ਪੈਂਦਾ ਗੱਲ ਦਾ ਅਸਲ ਨਾਨਕ ਦੀ ਮੰਨੀ ਨਾ ਉਹ ਤਾਂ ਨਾਨਕ ਦਾ ਹੀ ਬੋਲਦਾ ਸੀ ਕੋਈ ਤੇਰੇ ਦਾਸਨ ਦਾਸਾ ਤਾਂ ਲਿਖੇ ਪਰ ਨਾਨਕ ਕਹਿੰਦਾ ਗੱਲ ਅਸਲ ਇਹ ਹੈ ਗੁਰੂ ਉੱਪਰ ਬਾਣੀ ਗੁਰੂ ਬਾਣੀ ਕੀ ਹੈ ਬਹੁ ਬਹੁ ਬਾਣੀ ਨਿਰੰਕਾਰ ਹੈ ਜਿਹੜੀ ਬਾਣੀ ਹੈ ਉਹ ਨਿਰੰਕਾਰ ਹੈ ਬਾਣੀ ਨਹੀਂ ਹੋਰ ਬਾਣੀ ਲਿਖੀ ਹੋਈ ਅੱਖਰਾਂ 'ਚ ਬਾਣੀ ਅੱਖਰਾਂ 'ਚ ਲਿਖੀ ਹੋਈ ਨਹੀਂ ਜਾ ਸਕਦੀ ਬਾਣੀ ਮੂੰਹ ਨਾਲ ਬੋਲੀ ਹੋਣੀ ਜਾ ਸਕਦੀ ਬਾਣੀ ਜਿਹੜੀ ਕੰਨਾਂ ਨਾਲ ਸੁਣੀ ਜਿਹੜੀ ਕੰਨਾਂ ਨਾਲ ਸੁਣੀ ਜਾਂਦੀ ਹੈ ਚੀਜ਼ ਉਹੀ ਮੂੰਹ ਨਾਲ ਬੋਲੀ ਜਾ ਸਕਦੀ ਜਿਹੜੀ ਕੰਨਾਂ ਨਾਲ ਸੁਣੀ ਜਾ ਸਕਦੀ ਹੈ ਉਹੀ ਹੱਥਾਂ ਨਾਲ ਲਿਖੀ ਜਾ ਸਕਦੀ ਹੈ ਅੱਖਰਾਂ ਜਿਹੜੀ ਬਣਾ ਕੰਨਾਂ ਤੇ ਸੁਣਨ ਵਾਲੀ ਹੈ ਉਹ ਅੱਖਰਾਂ 'ਚ ਲਿਖਿਆ ਨਹੀਂ ਜਾ ਸਕਦਾ ਮੂੰਹ ਨਾਲ ਬੋਲਿਆ ਨਹੀਂ ਜਾ ਸਕਦਾ ਬਾਣੀ ਇਸ ਕਰਕੇ ਉਹ ਬਾਣੀ ਨੂੰ ਨਿਰਾਕਾਰ ਗਿਆ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰਨਾ ਤੇ ਫਿਰ ਉਹ ਬਾਣੀ ਜਿਹੜੀ ਹੈ ਤੇ ਜੇਵੜ ਅਵਰਨਾ ਹੋਈ ਠੀਕ ਉਹ ਉਹਨੂੰ ਕੀ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਜਾਂ ਅਸੀਂ ਨਾਨਕ ਨੂੰ ਗੁਰੂ ਕਹਾਂਗੇ ਬਾਣੀ ਦੇ ਬਰਾਬਰ ਬਣਾਤਾ ਨਾ ਅਸੀਂ ਉਹਦਾ ਕਹਿੰਦਾ ਉਹਦੇ ਬਰਾਬਰ ਕੋਈ ਹੈ ਨਹੀਂ ਤੁਸੀਂ ਨਾਨਕ ਨੂੰ ਗੁਰੂ ਬਣਾ ਕੇ ਉਹਦੇ ਬਰਾਬਰ ਬਣਾਤਾ ਸ਼ਰੀਕ ਬਣਾਤਾ ਮੂਰਖ ਨੇ ਸਾਰੇ ਮੂਰਖ ਕਿਸੇ ਪੱਖੋਂ ਦੱਸਣ ਦਾ ਸਹੀ ਨਾਨਕ ਗੁਰੂ ਹੈ ਕਿਵੇਂ ਗੁਰੂ ਬਣਾਉਂਦੇ ਬਣਾਉਂਦੇ ਨਾਨਕ ਨੂੰ ਸਿੱਖੀ ਦੇ ਘਰ ਨਾਸ ਕਰ ਲੈ ਫੜੀ ਸਿੱਖੀ ਦੇ ਭੋਗ ਬਾਤ ਮਾਇਆ ਦੇ ਪਿੱਛੇ ਢੋਲਕੀਆਂ ਲੈ ਲੀਆਂ ਰੌਲਾ ਪਾਈ ਜਾਂਦੇ ਨੇ ਮਾਇਆ ਗੱਡੀ ਕਰੀ ਜਾਂਦੇ ਮਾਇਆ ਦੇ ਪਿੱਛੇ ਇੰਨੇ ਗੁਲਤਾਨ ਹੋ ਗਏ ਬਸ ਕੋਈ ਅਸੀਂ ਢੂੜ ਬੋਲ ਬੋਲ ਕੇ ਨਾਨਕ ਨੂੰ ਹਾਈਲਾਈਟ ਕਰਦੇ ਨੇ ਨਾਨਕ ਬਹੁਤ ਬੜਾ ਸੀ ਕੋਈ ਨਾਨਕ ਦਾ ਕ੍ਰਿਸ਼ਮਾ ਦਿਖਾਓ ਥੋੜੇ ਕੀ ਪੈਦਾ ਹੋਇਆ ਕ੍ਰਿਸ਼ਮਾ ਨਾਨਕ ਬਾਣੀ ਤੋਂ ਗੁਰਬਾਣੀ ਤੋਂ ਕ੍ਰਿਸ਼ਮਾ ਕਰਕੇ ਦਿਖਾਓ ਕੁਝ ਇਹਨੂੰ ਬਦਲ ਕੇ ਦਿਖਾਓ ਆਪਣੀ ਉਹ ਬਦਲ ਕੇ ਦਿਖਾ ਲਓ ਬਾਕੀ ਦਾ ਕੀ ਬਦਲ ਨਹੀਂ ਆਪਣਾ ਜਿਹਨੇ ਮਨ ਬਦਲ ਲਿਆ ਬੜਾ ਕ੍ਰਿਸ਼ਮਾ ਹੋ ਗਿਆ ਇਹ ਕਰਾਮਾਤ ਹੈ ਜੇ ਕੋਈ ਦੁਨੀਆ 'ਚ ਕਰਾਮਾਤ ਹੈ ਆਪਣੇ ਮਨ ਨੂੰ ਬਣਾਉਣ ਤੇ ਵੱਡੀ ਕੋਈ ਕਰਾਮਾਤ ਨਹੀਂ ਦੁਨੀਆ 'ਚ ਕੋਈ ਵੱਡੀ ਕਰਾਮਾਤ ਨਹੀਂ ਹੈ ਆਪਣੇ ਮਨ ਨੂੰ ਮਾਇਆ ਤੋਂ ਪਟ ਕੇ ਦੂਏ ਪਾਸੇ ਲਾ ਲੈਣਾ ਵਿਚਾਰਧਾਰਾ ਮਨ ਦੀ ਬਦਲ ਲੈਣ ਤੋਂ ਵੱਡੀ ਕਰਾਮਾਤ ਸੰਸਾਰ ਕੋਈ ਨਹੀਂ ਹੈ ਦੱਸੋ ਕਿਹੜੀ ਹੈ ਦੂਏ ਦੇ ਨੂੰ ਕਾਸੀ ਲਾ ਨਹੀਂ ਸਕਦੇ ਇਹ ਤਾਂ ਪ੍ਰੋਫੈਸਰ ਦੀ ਮਰਜ਼ੀ ਹੈ ਉਹਦੀ ਮਰਜ਼ੀ ਆਪਣੇ ਨੂੰ ਲਾ ਇਸ ਕਰਕੇ ਦੋ ਪੰਕਤੀਆਂ ਆਈਆਂ ਸਾਡੀ ਬਾਤ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਆਪਸ ਉਹ ਦਾਤ ਕਿਹੜੀ ਹੈ ਜਿਹੜੀ ਆਪਸ ਤੋਂ ਮਿਲਦੀ ਹੈ ਆਪਸ ਤੋਂ ਮਿਲਦੀ ਹੈ ਮਾਨਾ ਚਿਤਿਆ ਇੱਕ ਹੁੰਦੇ ਨੇ ਜਦ ਮਿਲਦੀ ਹੈ ਆਪਸ ਵਿੱਚ ਹੀ ਰਲ ਕੇ ਹੋਣਗੇ ਜਦ ਦੋਏ ਹੱਥ ਜੋੜਦੇ ਨੇ ਤਾਂ ਪ੍ਰਸ਼ਾਦ ਮਿਲਦਾ ਇੱਕ ਹੱਥ ਨਾਲ ਲੈ ਕੇ ਦਿਖਾਓ ਮੈਨੂੰ ਗੁਰਦੁਆਰੇ ਥੱਪੜ ਨਾ ਮਾਰੇ ਇੱਕ ਹੱਥ ਕਰਕੇ ਦਿਖਾਓ ਪ੍ਰਸ਼ਾਦ ਲੈਣ ਨੂੰ ਕਰੀਦਾ ਨਹੀਂ ਹੁੰਦਾ ਐ ਕਹਿਣਗੇ ਨਾ ਭਾਈ ਹੱਥ ਨਹੀਂ ਕਰੀ ਦੋਏ ਹੱਥ ਜੋੜ ਇਹ ਦੋਏ ਹੱਥ ਜੋੜਨੇ ਪੈਣੇ ਨੇ ਮਨ ਅਰਜਿਤ ਇਕੱਠੇ ਕਰਨੇ ਪੈਣੇ ਨੇ ਤਾਂ ਪ੍ਰਸ਼ਾਦ ਮਿਲਣਾ ਗੁਰਪ੍ਰਸਾਦ ਅਸਲ ਜੀ ਗੱਲ ਇਹ ਹੈ ਉਹੀ ਦੁਆ ਕਰ ਜੋੜ ਕਰੂ ਅਰਦਾਸ ਹੈ ਹੱਥ ਨਹੀਂ ਗਿਆ ਤਾਂ ਕਰਤਾ ਹੀ ਲਿਖਿਆ ਹੈ ਜਿੰਨਾ ਜਰ ਆਪਸ ਵਿੱਚ ਦੋਏ ਇੱਕ ਨਹੀਂ ਹੁੰਦੇ ਚੇਤਰ ਮਨ ਉਹ ਜਿਹੜੀ ਬਾਣੀ ਹੈ ਨਾ ਤੁਰਕੀ ਉਹ ਨਹੀਂ ਸੁਣਦੀ ਹੈ ਇੱਕ ਹੋਏ ਤਾਂ ਬਵੈ ਤਾਂ ਦੇ ਅੰਦਰੋਂ ਉਗੜੀਆਂ ਉਹ ਬਾਣੀ ਅੰਦਰੋਂ ਹੀ ਆਪਸ ਦੇ ਜੋ ਭਾਈ ਅੰਦਰੋਂ ਹੀ ਉਗੀ ਹੈ ਨਾ ਭਾਈ ਕਿਥੋਂ ਆਪ ਦੋਹਾਂ ਨੇ ਬੀਜ ਇੱਕ ਹੋਇਆ ਬੂਟਾ ਕਿੱਥੋਂ ਪੈਦਾ ਹੋਇਆ ਰੋਹ ਦੇ ਵਿੱਚੋਂ ਹੀ ਪੈਦਾ ਹੋਇਆ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾ ਇਹੀ ਕਰਮਾ ਮਾਤ ਕਹਿੰਦੇ ਨੇ ਜਿੱਤਣ ਨੂੰ ਬਾਜੀ ਮਾਤ ਕਰਤੀ ਹੁੰਦੀ ਨਹੀਂ ਮਾਤ ਨਹੀਂ ਜਿੱਤ ਇਹ ਕਰਮਾਤ ਹੈ ਕਰਾਮਾਤ ਨਹੀਂ ਹੈ ਮਨ ਨੇ ਮਨ ਨੇ ਹਾਰ ਮੰਨ ਮਨ ਹਾਰ ਗਿਆ ਮਨ ਜਿੱਤੇ ਕਰਮਾਤ ਹੈ ਮਾਤ ਕਰਤਾ ਮਨ ਨੂੰ ਮਨ ਮੁਕਤਾ ਮਾਤ ਕਰਤੀ ਸਾਰੀ ਗੁਰਮੁਖ ਬਣ ਗਿਆ ਮਨ ਬਦਲ ਗਿਆ ਮਨ ਦਾ ਬਦਲ ਜਾਣਾ ਬਾਜੀ ਜਿੱਤ ਲੈਣੀ ਹੈ ਦੂਏ ਮਾਤ ਕੀ ਮਾਤ ਮਨ ਦੇ ਉੱਤੇ ਹੁਣ ਹਾਰਨਾ ਨਹੀਂ ਮਨ ਨੇ ਮਾਤ ਬਾਲੀ ਜਿੱਤ ਪ੍ਰਾਪਤ ਕਰ ਲਈ ਮਨ ਤੇ ਉਹ ਸਤਰੰਜ ਹੈ ਨਾ ਬਾਜੀ ਮਾਤਾ ਉਹ ਵੀ ਮਾਤ ਕੀ ਹੁੰਦੀ ਜਿਤ ਪ੍ਰਾਪਤ ਜਿਤ ਪ੍ਰਾਪਤ ਹੋ ਗਈ ਮੰਦਰ ਤੇ ਨਾਨਕ ਸਾਹ ਕਰਮਾਤ ਸਾਹਿਬ ਉਠੇ ਜਦ ਬਾਣੀ ਪ੍ਰਗਟ ਹੁੰਦੀ ਹੈ ਮਨ ਸ਼ਾਂਤ ਸੋ ਜਾਂਦਾ ਸੋਚਦਾ ਹੀ ਨਹੀਂ ਦੁਬਾਰਾ ਸੋਚਦਾ ਹੀ ਨਹੀਂ ਸੋਚਣ ਦਾ ਖਤਮ ਖਾਨਾ ਹੀ ਖਤਮ ਹੋ ਜਾਂਦਾ ਹਾਂਜੀ ਚਲੋ ਗਿਆਨ ਧਿਆਨ ਤਾਹੂ ਕੋ ਆਏ ਕਰੀ ਕਿਰਪਾ ਜੇ ਆਪ ਦਵਾਏ ਗਿਆਨ ਧਿਆਨ ਤਾਹੂ ਕੋ ਆਏ ਗੁਰਬਾਣੀ ਦਾ ਗਿਆਨ ਉਹਨੂੰ ਪ੍ਰਾਪਤ ਹੋਣਾ ਜਿਹਦੇ ਤੇ ਕਿਰਪਾ ਹੋਣੀ ਜੇ ਆਪ ਦਵਾਏ ਕਿਰਪਾ ਕਰਕੇ ਆਪੇ ਲੋਣੀ ਕਿਰਪਾ ਕਿਥੋਂ ਨਹੀਂ ਸੱਚਖੰਡ ਤੋਂ ਹੀ ਹੋਣੀ ਕਿਰਪਾ ਦਸਮ ਜੀ ਕਹਿ ਰਹੇ ਨੇ ਵੀ ਮੈਨੂੰ ਚੁਣ ਲਿਆ ਉਹਨੇ ਵੀ ਭਾਈ ਤੂੰ ਮੇਰੇ ਕਮਲਾ ਬੰਨਾ ਛੁੱਟਣਾ ਕਿਨੇ ਜਿਹਨੂੰ ਗਿਆਨ ਹੁੰਦਾ ਉਹਨੂੰ ਖੁਦ ਨਹੀਂ ਪਤਾ ਹੁੰਦਾ ਮੈਨੂੰ ਗਿਆਨ ਹੁੰਦਾ ਧਿਆਨ ਦੀ ਗੱਲ ਹੈ ਬਿਲਕੁਲ ਨਹੀਂ ਪਤਾ ਹੁੰਦਾ ਕਿਸੇ ਨੂੰ ਮੈਨੂੰ ਗਿਆਨ ਹੋ ਜਾਂਦਾ ਉਹਦਾ ਹਰਾਨ ਹੁੰਦਾ ਇਸੇ ਨੂੰ ਕਹਿੰਦੇ ਨੇ ਹਰਾਨ ਜਿਹੜਾ ਕਹਿੰਦੇ ਨੇ ਨਾ ਉਹ ਬਿਸਮਾਲ ਬਿਸਮਾਲ ਕੀ ਹੈ ਇਹ ਵਿਸਵਾਸ ਇਸ ਦਾ ਨਾਮ ਹੈ ਜਦ ਉਹਨੂੰ ਮਿਲਦਾ ਵਿਸਵਾਸ ਕੋਈ ਤੈਨੂੰ ਮਿਲ ਗਿਆ ਉਹਦੇ ਤੇ ਲੈ ਗਿਆ ਨਹੀਂ ਆਪਣੇ ਆਪ ਨੂੰ ਕੋਈ ਲੱਗ ਸਮਝਦਾ ਪਹਿਲਾਂ ਕਿਸੇ ਨੇ ਅੱਜ ਤੱਕ ਆਪਣੇ ਆਪ ਤਾਂ ਹੀ ਤਾਂ ਨਾ ਉਹਦਾ ਭੇਦ ਨਹੀਂ ਉਸਦਾ ਨੇ ਕਿਹਾ ਉਹਦਾ ਨਹੀਂ ਭੇਦ ਤਾਂ ਕਹਿ ਰਹੇ ਨੇ ਮੇਰੀ ਮਤ ਥੋੜੀ ਰਾਮ ਤੂੰ ਸਮਰਾ ਥੋੜਾ ਪੰਜੇ ਪਾਸ਼ਾ ਤਾਂ ਸਾਫੇ ਕਹਿ ਰਹੇ ਨੇ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਕੋਟ ਅਪਰਾਧੀ ਕਰੇ ਹੋਰ ਕੋਟ ਅਪਰਾਧ ਕਰਨ ਵਾਲਾ ਤਾਂ ਆਪ ਤਾਂ ਮੈਂ ਤਾਂ ਮੂਰਖ ਗਏ ਸੀ ਹੁਣ ਜਿਹੜਾ ਆਪਣੇ ਆਪ ਨੂੰ ਮੂਰਖ ਬਣਦਾ ਹੋਵੇ ਕੀ ਉਹ ਮਨ ਨੂੰ ਸੋਚ ਸਕਦਾ ਵੀ ਮੈਨੂੰ ਗਿਆਨ ਮਿਲ ਜੂਗਾ ਨਾ ਮਿਲ ਜੂ ਸੋਚ ਨਹੀਂ ਸਕਦਾ ਹੋ ਗਿਆ ਇਹ ਕਿਰਪਾ ਦੀ ਗੱਲ ਹੈ ਕਰੀ ਕਿਰਪਾ ਜੇ ਆਪ ਨੂੰ ਪਤਾ ਵੀ ਇੱਥੇ ਵੀ ਪਊਗਾ ਇਹ ਤਾਂ ਧਰਤੀ ਪਤਾ ਹੁੰਦਾ ਨਗੇ ਬਦਲ ਗਾ ਨਗੇ ਜਿੱਥੇ ਪੈ ਜਾਣਾ ਤੇ ਪੈ ਜਾਣਾ ਜਾ ਕੇ ਕੋਈ ਧਰਤੀ ਨੂੰ ਪਤਾ ਨਹੀਂ ਹੁੰਦਾ ਵੀ ਮੇਰੇ ਤੇ ਕਿੰਨਾ ਵੀ ਪੈਣਾ ਕਿ ਨਹੀਂ ਪੈਣਾ ਕਿੱਥੇ ਪੈਣਾ ਨਹੀਂ ਪਿਆ ਪਰਮੇਸ਼ਰ ਪਾਇਆ ਬਾਲਮੀ ਦਾ ਵੀ ਇਹ ਹੈ ਉਧਰ ਲੱਗ ਜਾਂਦਾ ਉਧਰ ਜਾ ਕੇ ਪੈਣ ਲੱਗ ਜਾਂਦਾ ਪੈਣ ਲੱਗਿਆ ਹਵਾ ਆ ਜਾਂਦੀ ਹੈ ਉਹ ਪਰੇ ਬਦਲਦੀ ਹੈ ਜਾ ਕੇ ਗਣਤੀ ਗਣੀ ਨਹੀਂ ਕੋਉ ਝੂਟਾ ਗਣਤੀ ਗਣੀ ਨਹੀਂ ਇੱਕ ਗੱਲ ਜ਼ਰੂਰ ਹੈ ਆ ਜਿਹੜੀ ਗਣਤੀ ਹੈ ਨਾ ਗਣਤੀ ਹੈ ਕਿ ਪੁੰਨ ਪਾਪ ਦੀ ਗਣਤੀ ਹੈ ਕਿ ਮਾਲਾ ਫੇਰਨ ਦੀ ਗਣਤੀ ਹੈ ਕਿ ਆ ਪਾਠ ਕਰਨ ਦੀ ਜਿਹੜੇ ਪਾਠ ਕਰਦੇ ਗਣਤੀਆਂ ਕਰਦੇ ਨੇ ਲੇਖੇ ਨਾਲ ਕੋਈ ਨਹੀਂ ਛੁੱਟਦਾ ਲੇਖਾ ਗਣਤੀ ਕੋਈ ਗੱਲ ਨਹੀਂ ਜਿੰਨਾ ਚਿਰ ਸਮਝਦਾ ਮੈਂ ਆਇਆ ਕਰਦਾ ਹਾਂ ਉਹਨਾਂ ਚ ਕੁਝ ਨਹੀਂ ਇੱਥੇ ਕਰਨਾ ਕੀ ਹੈ ਇੱਥੇ ਤਾਂ ਅਸੀਂ ਤਾਂ ਸਮਝ ਰਹੇ ਹਾਂ ਕੀ ਸਮਝ ਰਹੇ ਕਿ ਮੈਂ ਕੀ ਹਾਂ ਕੁਝ ਨਹੀਂ ਕਰ ਰਹੇ ਸਮਝ ਰਹੇ ਇਹਦੀ ਦੀ ਗਲਤੀ ਹੈ ਦੱਸੋ ਕੀ ਗਲਤੀ ਕਰੋਗੇ ਕਾਇਦ ਨੂੰ ਸਮਝਦੇ ਤੇ ਕੀ ਜਾਵਾ ਟੋੜ ਲੱਗੇ ਹੋਏ ਟੋੜ ਰਹੇ ਥੋੜੀ ਥੋੜੀ ਕਰਕੇ ਸਮਝ ਵੀ ਆ ਰਹੀ ਹੈ ਪੂਰੀ ਨਹੀਂ ਆ ਰਹੀ ਤਾਂ ਕੋਈ ਨਹੀਂ ਅਸੀਂ ਜਲਦੀ ਆ ਰਹੀ ਹੈ ਨਿਕਲਣਾ ਸਭ ਪੂਰੀ ਵੀ ਹੈ ਪਰ ਇਹਦੇ ਹੁਣ ਗਿਣਤੀ ਕੀ ਹੈ ਕਈ ਵਾਰ ਪਿੱਛੋਂ ਆਏ ਹੋਏ ਪਹਿਲਾਂ ਸਮਝ ਜਾਂਦੇ ਨੇ ਕਈ ਵਾਰ ਪਹਿਲਾਂ ਵਾਲੇ ਪਿੱਛੋਂ ਕੋਈ ਨਹੀਂ ਕੋਈ ਗੱਲ गणती गणी नहीं कोऊ छूटा है ਇਹਦੇ 'ਚ ਗਿਣਤੀ ਮਿਲਦੀ ਹੈ ਕੋਈ ਗੱਲ काची गागर सर पर फूटा है ਤੇ ਜਿਹੜੇ ਗਿਣਤੀ ਗਿਣਦੇ ਨੇ ਹੈ ਕੌਣ ਉਹ ਸਰੀਰ ਦੇ ਧਾਰੀ ਨੇ ਮਾਇਆ ਧਾਰੀ ਨੇ ਜੋ ਗਿਣਤੀ ਗਿਣਨ ਵਾਲੇ ਕੌਣ ਨੇ ਉਹ ਸਰੀਰ ਤੋਂ ਜੋ ਲੱਗਦੀ ਹੋਏ ਗਿਣਤੀ ਗਿਣਨ ਵਾਲੇ ਮਾਇਆ ਦੇ ਵਿੱਚ ਨੇ ਆ ਜਿਹੜੀ ਆ ਕਾਚੀ ਕਾਗਰ ਹੈ ਸਰੀਰ ਕਾਚੀ ਕਾਗਰ ਹੈ ਇਹਦਾ ਫੁੱਟਣਾ ਜ਼ਰੂਰੀ ਹੈ ਹੁਣ ਗਿਣਤੀ ਦੇ ਨਹੀਂ ਗਿਣਾਂਗੇ ਵੀ ਇੰਨੇ ਸਾਲ ਹੋ ਗਏ ਤਾਂ ਫਿਰ ਸਰੀਰ ਦੇ ਹੀ ਸਾਲ ਨੇ ਸਰੀਰ ਦੇ ਹਿਸਾਬ ਨਾਲ ਆਪਾਂ ਸਾਲ ਗਿਣਾਂਗੇ ਰੁਕਾ ਦੇ ਹਿਸਾਬ ਨਾਲ ਗਿਣਾਂਗੇ ਓਏ ਤੂੰ ਘਬਰਾ ਕਿੰਨੇ ਜਨਮਾਂ ਚ ਚੜਦਾ ਆ ਪੌੜੀਆਂ ਇਹ ਸਰੀਰ ਦੀ ਗੱਲ ਛੱਡ ਤੂੰ ਸਰੀਰ ਨਾਲ ਹੀ ਤਾਂ ਹੋਇਆ ਤੇਰਾ ਇਹ ਗਿਆਨ ਹੋਇਆ ਇਹ ਨਹੀਂ ਤੂੰ ਗਿਣਤੀ ਗਿਣ ਸਕਦਾ ਕੋਈ ਚਾਰ ਪੰਜ ਪੌੜੀਆਂ ਥੱਲੇ ਖੜਾ ਦਾ ਕੋਈ 2 ਲੱਖ ਪੌੜੀ ਥੱਲੇ ਖੜਾ ਜਨਮ ਹੋਇਆ ਹੁਣ ਦੋਹਾਂ ਦਾ ਜਿਹੜਾ 4-5 ਪੌੜੀਆਂ ਥੱਲੇ ਉਹਦੇ ਜਿਹੜੇ ਜਾ ਜਾਂਦਾ ਤੂੰ ਥੱਲੇ 5 ਲੱਖ ਪੌੜੀਆਂ ਵਾਲਾ ਕਾਦਾ ਆਇਆ ਉਹਦੇ ਨਾਲ ਲੜਿਆ ਇਹ ਨਹੀਂ ਕਿਸੇ ਨੂੰ ਪਤਾ ਇਸ ਗੱਲ ਦਾ ਨੀਵੀਂ ਪਾ ਕੇ ਚਲੀ ਜਾਓ ਚੁੱਪ ਕਰਕੇ ਜਿਹੜਾ ਪਾਣੀ ਨੀਵੀਂ ਪਾ ਕੇ ਚੱਲਦਾ ਸੂਰਜ ਪਹੁੰਚ ਜਾਂਦਾ ਆਦਾਲਾ ਦੀ ਜਾਕੀ ਦਾ ਰਿਆਜ਼ ਜਾਂਦੇ ਨੇ ਚੁੱਪ ਕਰਕੇ ਸਮੁੰਦਰ ਵੱਲ ਨੂੰ ਕਦੇ ਰਾਹ ਪੁੱਛਦੇ ਨੇ ਸਮੁੰਦਰ ਕਿਤੇ ਕਿਸੇ ਨੂੰ ਪੁੱਛਿਆ ਕਿ ਕਿੰਨੀ ਦੂਰ ਰਹਿ ਗਿਆ ਕਿਤੇ ਦੂਰ ਰਹਿ ਗਏ ਜਿਹੜੇ ਪੁੱਛਦੇ ਨੇ ਗਿਣਤੀ ਕਰਦੇ ਨੇ ਉਹਨਾਂ ਦੇ ਬੰਦੇ ਵਿੱਚ ਫੁਰਨੇ ਹੋ ਰਹੇ ਉੱਠਦੇ ਨੇ ਰਾਤ ਤੁਰੇ ਜਾਂਦੇ ਨੇ ਦਿਨ ਰਾਤ ਤੁਰੇ ਜਾਂਦੇ ਨੇ ਦਿਨ ਰਾਤ ਖੜਦੇ ਨਹੀਂ ਰੁਕਣਾ ਨਹੀਂ ਸਾਹ ਸਾਹ ਸਮਾਲੇ ਤੁਰਦੇ ਦਿਨ ਰਾਤ ਨੇ ਚਾਹੇ ਹੌਲੀ ਤੁਰਦੇ ਨਦੀਆਂ ਤੇ ਬਾਹ ਹਵਾ ਸਮੁੰਦਰ ਜਾਣੀ ਹੈ ਪੈ ਕੇ ਸਮੁੰਦਰ ਵਿੱਚ ਵੀ ਕਿਸੇ ਨੇ ਦੱਸਿਆ ਨਹੀਂ ਨਦੀ ਨੇ ਸਮੁੰਦਰ ਕਿੱਡਾ ਵੱਡਾ ਦੱਸਿਆ ਕਹਿੰਦੇ ਜੀ ਦਾ ਚੜਨਾ ਨਾ ਲੱਗੇ ਸਾਨੂੰ ਅਸੀਂ ਸਮੁੰਦਰ ਤੇ ਕੀ ਲੈਣ ਸਾਨੂੰ ਆਪਣੀ ਜਾਨ ਅਸੀਂ ਆਪਣੀ ਮੰਜ਼ਿਲ ਤੇ ਆ ਗਏ ਤੁਸੀਂ ਦੇਖ ਲਓ ਕਿੱਡਾ ਅਸੀਂ ਬੜੇ ਛੋਟੇ ਤੇ ਲੈਣਾ ਕੀ ਆ ਅਸੀਂ ਸਮੁੰਦਰ ਦਾ ਹਿੱਸਾ ਬਣ ਗਏ ਟਿਕ ਗਿਆ ਕਹਾਣੀ ਹੁਣ ਸਬਰ ਤੂੰ ਹੋ ਗਿਆ ਅੱਛਾ ਕਾਚੀ ਗਾਗਰ ਸਰ ਪਰ ਫੁੱਟਾ ਇਹ ਕਾਚੀ ਗਾਗਰ ਨੇ ਤਾਂ ਫੁੱਟਣਾ ਡੈਫੀਨੇਟ ਹੈ ਇਹ ਅਮਲ ਨਹੀਂ ਹੋ ਸਕਣੀ ਇਹਨੂੰ ਅਮਲ ਕਰਨ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਸੜੇ ਸਰੀਰ ਸੁੱਖ ਨੂੰ ਜਾਣ ਨੂੰ ਲੱਗੇ ਹੋਏ ਨੇ ਜਾਂ ਦੇਹ ਵਾਸਤੇ ਸੁਖ ਦੀ ਗੱਲ ਕਰਨ ਲੱਗੇ ਹੋਏ ਨੇ ਸਰੀਰ ਦੇ ਪਦਾਰਥ ਇਕੱਠੇ ਕਰਨ ਲੱਗੇ ਹੋਏ ਨੇ ਇਹ ਸਰੀਰ ਨਹੀਂ ਰਹਿਣਾ ਔਰ ਇਹ ਵੀ ਨਹੀਂ ਪਤਾ ਕਾਇਦਨ ਦਾ ਹੈ ਦੇਖੋ ਬਾਲਕ ਹੋਵੇ ਬੁੱਢਾ ਹੋਵੇ ਚਾਹੇ ਤਾਂ ਜਵਾਨ ਹੋਵੇ ਸੋ ਮੇਰਾ ਨਾ ਬੁਝੀਏ ਜਾਂ ਬਾਏ ਪਰੇ ਜਾਂ ਫੰਦ ਨੈ ਬਾਲਕ ਨੈ ਜੋਬਨ ਨੈ ਜੋਬਨ ਨੈ ਬਿਰਤੀ ਕਛ ਬੰਦ ਨੈ ਬਿਰਤੀ ਕਛ ਬੰਦ ਉਹ ਮੇਰਾ ਨਾ ਬੁਝੀਏ ਜੋ ਆਏ ਪਰੇ ਜਾਂ ਫੰਦ ਇਹ ਕੋਈ ਗਰੰਟੀ ਨਹੀਂ ਹੈ ਕਿ ਵੀ ਹੁਣੇ ਪੈਦਾ ਹੋਇਆ ਹੈ ਇਹਨੇ ਸਾਲ ਦਾ ਰਹੂਗਾ ਆਪਣਾ ਕੰਮ ਲੱਗ ਜਾਓ ਜਿੰਨਾ ਟਾਈਮ ਮਿਲਦਾ ਉਹਨਾਂ ਕਰ ਲੋ ਵਾਹਾਂ ਨੂੰ ਸਹੀ ਕੋਈ ਜਿੰਨਾ ਟਾਈਮ ਮਿਲਿਆ ਉਹ ਤਾਂ ਕਰ ਲੋ ਵਾਹਾਂ ਨੂੰ ਸਹੀ ਖਬਰਾ ਇਸ ਕੀ ਹੋ ਜਵੇ ਜਿੰਨਾ ਹੋ ਉਹਨਾਂ ਕਰ ਲੋ ਬਸ ਕਰਨ ਲੱਗ ਜੋ ਸੋ ਜੀਵਤ ਜਹ ਜੀਵਤ ਜਪਿਆ ਬਹੁਤ ਮਾਡਰਨ ਗੱਲ ਹੈ ਸੋ ਜੀਵਤ ਜਹ ਜੀਵਤ ਜਪਿਆ ਪਰ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ ਸਰੀਰ ਦੀ ਪੂਜਾ ਕਰਦੇ ਨੇ ਮੂਰਤੀਆਂ ਬਣਾਈਆਂ ਹੋਈਆਂ ਨੇ ਸਰੀਰ ਤੇ ਜੀਵਤ ਹੁੰਦਾ ਹੀ ਨਹੀਂ ਸਰੀਰ ਜੀਵ ਜੀਵਤ ਹੋ ਰਿਹਾ ਸੰਸਾਰ ਜੀ ਨੇ ਜੀਵਤ ਜਪਿਆ ਜੀਵਤ ਨੂੰ ਜਾਣਿਆ ਕੌਣ ਹੈ ਜੀਵਾਤਮਾ ਨੂੰ ਜਾਣਿਆ ਕੌਣ ਹੈ ਸਤਗੁਰ ਜਾਗਦਾ ਹੈ ਦਿਓ ਭੁੱਲੀ ਮਾਰਣੀ ਆਏ ਹੋ ਉਹ ਸਰੀਰ ਤਾਂ ਮਰਤਕ ਹੈ ਇਹ ਮਰਤਕ ਪਿੰਡ ਹੈ ਮਰਤਕ ਪਿੰਡ ਹੈ ਸਰੀਰ ਮਰਤਕ ਪਿੰਡ ਹੈ ਜਿਹਦੀਆਂ ਮੂਰਤੀਆਂ ਤੁਸੀਂ ਬਣਾਈ ਬੈਠੇ ਹੋ ਨਾਨਕ ਜਿਹੜਾ ਤੁਸੀਂ ਨਾਨਕ ਕਹਿੰਦੇ ਹੋ ਤਾਂ ਮਰਤਕ ਪਿੰਡ ਸੀ ਜਿਹੜਾ ਨਾਨਕ ਸਿਰ ਕਹਿੰਦੇ ਨੇ ਉਹ ਮਰਤਕ ਪਿੰਡ ਨੂੰ ਨਾਨਕ ਕਹਿੰਦੇ ਨੇ ਉਹ ਨਾਨਕ ਦੀ ਆਤਮਾ ਦਾ ਦਰਸ਼ਨ ਕਰਕੇ ਦਿਖਾਓ ਆਪਣੀ ਆਤਮਾ ਨਾਲ ਹੁੰਦਾ ਨਹੀਂ ਨਾਨਕ ਦੀ ਆਤਮਾ ਨਾਲ ਕਰ ਲੈਣੇ ਦਾ ਕਿਸੇ ਦੀ ਦੂਜੀ ਦੀ ਆਤਮਾ ਦਾ ਦਰਸ਼ਨ ਨਹੀਂ ਹੁੰਦਾ ਹੁੰਦਾ ਗੁਰਬਾਣੀ ਨੇ ਇਸ ਗੱਲ ਨੂੰ ਮੰਨਦੀ ਕਿਸੇ ਭੂਤ ਪਾਤ ਦਾ ਕੋਈ ਦਰਸ਼ਨ ਨਹੀਂ ਹੁੰਦਾ ਸਭ ਝੂਠ ਹੈ ਸਭ ਪਖੰਡ ਹੈ ਜੀਵ ਤਾਂ ਹੁਕਮ ਜੇ ਰਹਿੰਦੇ ਤਿੰਨਾ ਕਾਲਾਂ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਦੇਖੋ ਗਰਭ ਦੇ ਵਿੱਚ ਆਵੇ ਆਇਆ ਹੋਇਆ ਹੈ ਹੁਣ ਵੀ ਆਇਆ ਹੈ ਹੁਕਮ ਹੈ ਜਾਏ ਜਾਂ ਜਾਣਾ ਜਾਂ ਜਲ ਨਹੀਂ ਤੁਹਾਨੂੰ ਦੀਦਾ ਫਿਰ ਤੁਹਾਨੂੰ ਦਰਸ਼ਨ ਕਿਵੇਂ ਹੋਊ ਬਾਤ ਕਿਵੇਂ ਹੋਊ ਬਾਤ ਉਹੀ ਹੈ ਜੋ ਗਿਆ ਉਹੀ ਭੂਤ ਹੈ ਦੱਸੋ ਕਿਵੇਂ ਹੁਕਮ ਹੈ ਰਹਿ ਸਮਾਈ ਉਹ ਤੀਜੀ ਸਟੇਜ ਵਿੱਚੋਂ ਕੁਝ ਸਮਾ ਗਿਆ ਫਿਰ ਉਹ ਸਮਾਇਆ ਹੋਇਆ ਦਰਸ਼ਨ ਹੋਈ ਨਹੀਂ ਹੁਣ ਉਹ ਆ ਆ ਕੇ ਦਰਸ਼ਨ ਕਿਵੇਂ ਦੇ ਜਿਹੜਾ ਬੰਦੇ ਆਇਆ ਖੜੀਆਂ ਨਾਲ ਉਹਦਾ ਮੁਲਜ਼ਮ ਹੈ ਤੁਹਾਨੂੰ ਦਰਸ਼ਨ ਦੇ ਦੂਆ ਇਹ ਸਭ ਪਖੰਡ ਨੇ ਉਹਦਾ ਆਮ ਮੁਲਜ਼ਮ ਹੈ ਜੋ ਜਿਹਦੇ ਤੁਸੀਂ ਦਰਸ਼ਨ ਕਰਨ ਨੂੰ ਕਹਿੰਦੇ ਹੋ ਆਮ ਆਇਆ ਜਿਹੜਾ ਰਸਿਆ ਹੋਇਆ ਜੇ ਮਾਇਆ ਜੀ ਕਰ ਸਿਆ ਹੋਇਆ ਫਿਰ ਆ ਨਹੀਂ ਸਕਦਾ ਜੇ ਮਾਇਆ ਜੀ ਕਰ ਸਿਆ ਹੋਇਆ ਫਿਰ ਕੀ ਹੈ ਫਿਰ ਹੁੰਦਾ ਨਾਲਾ ਸੀ ਉਹਨਾਂ ਜਿਹੜੇ ਪਿੱਛੇ ਸੀ ਉਹਨਾਂ ਜਿਹੜੇ ਨਾਲ ਸੀ ਜਿੰਨਾ ਜੇ ਸ਼ਰੀਰ ਨਹੀਂ ਸੀ ਛੱਡਿਆ ਬਾਅਦ ਖਤਮ ਨਾਲ ਇਹ ਤਾਂ ਗੰਗਾ ਹੋਏ ਲਿਬੜੀ ਹੈ ਉਹ ਜੀਵਤ ਦੇ ਜੀਵਤ ਜਪਿਆ ਨਾਨਕ ਗੁਰੂ ਚ ਲੀਨ ਹੋਇਆ ਹੈ ਸ਼ਬਦ ਚ ਗੁਰੂ ਨਾਲ ਜੀ ਲੀਨ ਨਹੀਂ ਹੋਇਆ ਨਾਨਕ ਲੀਨ ਹੋ ਗਿਆ ਨਾਨਕ ਥੋੜੀ ਗੁਰੂ ਬਣ ਗਿਆ ਗੁਰੂ ਤਾਂ ਉੱਥੇ ਨਾਨਕ ਵਰਗੇ ਬਥੇਰੇ ਬੈਠੇ ਨੇ ਦਾਸ ਸਾਰੇ ਲੀਨ ਹੋਏ ਹੋਏ ਨੇ ਜਿਹੜਾ ਉਹਨਾਂ ਸਾਰਿਆਂ ਦਾ ਹੁਕਮ ਹੈ ਇੱਛਾ ਸ਼ਕਤੀ ਹੈ ਸ਼ਬਦ ਹੈ ਉਹਦਾ ਨਾਮ ਗੁਰੂ ਹੈ ਸਾਰਿਆਂ ਦਾ ਸੋ ਜੀਵ ਤੇ ਜੇ ਜੀਵਨ ਜਪਿਆ ਇਹਨੇ ਜੀਵ ਤੇ ਜਪਿਆ ਜੀਵ ਆਤਮਾ ਨੂੰ ਜਾਣਿਆ ਆਤਮਾ ਪ੍ਰਾਤਮਾ ਨੂੰ ਹਮ ਜਾਣਿਆ ਪ੍ਰਾਤਮਾ ਹਰ ਵਕਤ ਜੀਵਤ ਰਹਿੰਦੀ ਜੀਵ ਉਹਦਾ ਨਾਮ ਜਿਹੜਾ ਰਹਿੰਦਾ ਜੀਵਤ ਜਿਹਨੇ ਜੋਤ ਨੂੰ ਜਾਣਿਆ ਉਹ ਜਿਉਂਦਾ ਰਿਹਾ ਬਚਿਆ ਜਿਹਨੇ ਜਾਤ ਨੂੰ ਜਾਣਿਆ ਉਹ ਬਚਿਆ ਗੁਰਬਾਣੀ ਜੋਤ ਦਾ ਗਿਆਨ ਕਰਾਉਂਦੀ ਹੈ ਪਹਿਲਾਂ ਜੋਤ ਦਾ ਜੋਤ ਦਾ ਦਰਸ਼ਨ ਕਰਨਾ ਹੈ ਜੋਤ ਕੀ ਹੈ ਜੋਤ ਮਨ ਜੋਤ ਵਿੱਚੋਂ ਨੂੰ ਜਾਣਨਾ ਹੈ ਜਾਤ ਮਹਿ ਜੋਤ ਜੋਤ ਮਹਿ ਜਾਤਾ ਨਾਨਕ ਕਹਿੰਦਾ ਸਰੀਰ ਵਿੱਚ ਜੋਤ ਹੈ ਸਰੀਰ ਵਿੱਚ ਤਨ ਵਿੱਚ ਮਨ ਹੈ ਮਨ ਵਿੱਚੋਂ ਜਾਣਿਆ ਮਨ ਵਿੱਚੋਂ ਆਵਾਜ਼ ਆਈ ਹੈ ਉਹਦੀ ਅੰਤਰ ਆਤਮਾ ਦੀ ਆਵਾਜ਼ ਕੀ ਹੈ ਮਨ ਦੇ ਵਿੱਚੋਂ ਅੰਦਰੋਂ ਆਉਂਦੀ ਹੈ ਆਵਾਜ਼ ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਮਨ ਦੇ ਅੰਦਰਲੇ ਹਿੱਸੇ ਨੂੰ ਹਿਰਦਾ ਕਹਿੰਦੇ ਨੇ ਹਿਰਦੇ ਜੋ ਆਵਾਜ਼ ਆਈ ਮੇਰੇ ਹਿਰਦੇ ਜੋ ਮੇਰੇ ਅੰਦਰੋਂ ਮਨ ਚ ਸੋ ਜੀਵਤ ਜੇ ਜੀਵਤ ਜਪਿਆ ਜਿਨ੍ਹਾਂ ਨੇ ਜੀਵਤ ਜਪਿਆ ਜੀਵਤ ਨੇ ਜਿਨ੍ਹਾਂ ਨੇ ਮੂਰਤੀ ਪੂਜਾ ਕਰਦੀ ਕੋਈ ਜਾਣਾ ਨਹੀਂ ਜਿਹੜੇ ਦੇਹ ਨਾਲ ਜੁੜੇ ਹੋਏ ਨੇ ਕੋਈ ਜਿਉਂਦਾ ਨਹੀਂ ਰਿਹਾ ਨਾ ਰਹੂਗਾ ਉਹ ਹੁਣ ਵੀ ਜਿਉਂਦੇ ਨੇ ਜਿਨ੍ਹਾਂ ਨੇ ਜੀਵਤ ਜਪਿਆ ਸੋ ਜੀਵਤ ਦਾ ਮਤਲਬ ਆ ਹੁਣ ਵੀ ਜਿਉਂਦੇ ਨੇ ਜਿਨ੍ਹਾਂ ਨੇ ਜੀਵਤ ਜਪਿਆ ਸਾਰੇ ਭਗਤ ਜੀਵਤ ਨੇ ਪ੍ਰਗਟ ਭਏ ਨਾਨਕ ਨਹਿ ਛਪਿਆ ਅਰੇ ਹੋਰ ਗੱਲ ਹੈ ਉਹ ਛੁਪਦੇ ਨਹੀਂ ਆ ਉਹ ਪ੍ਰਗਟ ਵੀ ਹੋ ਜਾਂਦੇ ਨੇ ਗੱਲ ਦੱਸ ਵੀ ਦਿੰਦੇ ਨੇ ਪ੍ਰਗਟ ਕਰ ਦਿੰਦੇ ਨੇ ਉਹ ਪ੍ਰਗਟ ਕਰ ਦਿੰਦੇ ਨੇ ਪੰਜਵੇਂ ਬਾਸ਼ਾ ਨੇ ਕਹਿਤਾ ਸੀ ਮੈਂ ਨਾਮ ਤਾਂ ਪਾਇਆ ਲੋਗਾ ਪ੍ਰੇਮ ਰਸ ਪਾਇਆ ਬੈਰੀ ਮਾਰੇ ਦੁਸ਼ਟ ਸੁਨਾਰੇ ਸਤਗੁਰ ਮੋਕੋ ਹਰ ਨਾਮ ਲਵਾਇਓ ਨਾਮ ਕਹਿਤਨ ਮਿਲ ਗਿਆ ਬੈਰੀ ਮਾਰੇ ਦੁਸ਼ਟ ਸੁਭਾਰੇ ਸਤਗੁਰ ਮੋਕੋ ਹਰ ਨਾਮ ਲਵਾਇਓ ਮੈਨੂੰ ਨਾਮ ਮਿਲ ਗਿਆ ਇਹ ਹੰਕਾਰ ਦੀ ਗੱਲ ਸੀ ਚੈਲੰਜ ਕੀਤਾ ਸੀ ਸਾਖਤਾ ਨੂੰ ਸਾਖਤਾ ਨੂੰ ਚੈਲੰਜ ਸਾਖਤਾ ਦੇ ਜਿਹੜੇ ਚੇਲੇ ਤੂੰ ਚਿੱਤੀ ਵਿੱਚ ਨੇ ਛੱਡੀਏ ਨਾ ਛੱਡੀਏ ਉਹਨਾਂ ਨੂੰ ਹੌਸਲਾ ਵੀ ਤਕੜੇ ਹੋਵੇ ਤਾਂ ਜੋ ਕੋਈ ਨਹੀਂ ਬਸ ਇਹਦਾ ਮਤਲਬ ਕੁਝ ਨਹੀਂ ਹੈ ਜੇ ਨਾ ਕਹੀਏ ਇਹ ਗੱਲ ਉਹਨਾਂ ਨੂੰ ਛੱਡਣਾ ਸਿੱਖ ਬਣਦੇ ਕਿ ਮੈਂ ਇਹ ਗੱਲ ਨਾ ਕਹੀ ਜਾਂਦੀ ਆ ਜੋ ਮੇਰੇ ਕੋਲ ਕੀ ਜਾਈ ਨਾ ਤੁਸੀਂ ਮੁਕਤ ਹੋ ਜਾਓਗੇ ਪਰ ਮੁਕਤ ਉਹ ਹੋਊ ਜਿਹੜਾ ਖਾ ਕੇ ਹਰਮ ਕਰ ਲੂਗਾ ਜੇ ਕੋ ਖਾਵੇ ਜੇ ਕੋ ਪੁੰਝੇ ਤਸਕਾ ਹੋਇਆ ਧਾਰੋ ਗੱਲ ਹੀ ਨਹੀਂ ਹੋਈ ਮਠਾ ਗਾਠਣ ਜਣੀ ਹਾਂ ਰਦਾਸ ਨੇ ਕਿਹਾ ਜਮਰਟਾ ਕਾਠਨ ਜਾਨੀ ਮੈਂ ਗੱਠਣ ਜਾਣਦਾ ਗੱਠਣਾ ਇਹਦੇ ਨਾਲ ਗੱਠਣਾ ਆਪਣੇ ਅੰਦਰ ਹੈ ਗੱਠਣਾ ਆਪਣੇ ਬੋਲ ਨਾਲੇ ਗੱਠਣ ਪ੍ਰਗਟ ਪਾਏ ਨਾਲ ਨਾ ਛਪਿਆ ਪ੍ਰਗਟ ਪਾਏ ਨਾਲ ਬਿਨਾਂ ਨਾਲ ਕਹਿੰਦਾ ਪ੍ਰਗਟ ਹੋ ਜਾਂਦੇ ਨੇ ਛਪਦੇ ਨਹੀਂ ਉਹਨੂੰ ਛਪਣ ਦੀ ਲੋੜ ਨਹੀਂ ਕਿਉਂ ਉਹ ਨਹੀਂ ਛਪਿਆ ਤਾਂ ਕਿ ਆਸੀ ਜੀ ਨੇ ਮਰਨ ਕਬੂਲ ਕਰਨਾ ਤਾਂ ਆਇਓ ਸਿਰ ਧਰ ਤੜੀ ਬੜੀ ਮੋਰੀ ਹੋ ਬੜੀ ਮੋਰੀ ਹੋ ਪ੍ਰਗਟ ਪੈਣ ਦੇ ਬੜੇ ਖਤਰੇ ਨੇ ਪ੍ਰਗਟ ਹੋਣ ਵੇਲੇ ਪ੍ਰਗਟ ਬਹੁਤ ਵੇਲੇ ਬੜੇ ਖਤਰੇ ਨੇ ਜਿਹੜਾ ਖਤਰਿਆਂ ਤੋਂ ਡਰਦਾ ਉਹ ਕਹਿੰਦੇ ਪਿੱਛੇ ਹੀ ਰਹੋ ਇਹ ਤਾਂ ਅਗਲਾ ਵੀ ਨਹੀਂ ਜਾ ਸਕਦਾ ਤੇ ਭਾਂਬੜ ਜਾਲ ਬਣੇ ਨੇ ਸੱਚ ਆਖਾਂ ਦਾ ਭਾਂਬੜ ਤੇ ਭਾਂਬੜ ਬਚਣੇ ਨੇ ਇਹਦੇ ਨਾਲ ਸੱਚ ਨਾਲ ਬਾਂਬੜ ਬਚਣੇ ਨੇ ਬਚਦੇ ਹੁੰਦੇ ਨੇ ਪਰ ਜਿਹੜਾ ਡਰ ਜਵੇ ਫਿਰ ਉਹਨੂੰ ਗਾਹ ਗਿਆਨ ਨਹੀਂ ਹੁੰਦਾ ਉੱਥੇ ਰਹਿ ਜਾਂਦਾ ਬੁੱਲਾ ਡਰ ਗਿਆ ਸੀ ਨਾ ਜਿਹੜਾ ਡਰ ਗਿਆ ਸੋ ਮਰ ਗਿਆ ਜਿਹੜਾ ਡਰਿਆ ਨਹੀਂ ਉਹ ਵੱਜ ਗਿਆ ਡੱਡਾ ਡਾਰੂ ਬਜਾ ਡਰ ਜਾਏ ਤਾਂ ਡਰ ਮੈਂ ਡਰ ਰਹਾ ਸੁਣੋ ਜਿਹੜਾ ਡਰੇ ਇਹ ਡਰ ਪੈਦਾ ਹੁੰਦਾ ਹੈ ਇੱਥੇ ਵੀ ਗੱਲ ਇਹ ਆਖਾਂ ਪਾਵਣ ਮੰਜੂਗਾ ਡਰ ਜਿਹੜਾ ਡਰੇ ਜੇ ਡਰ ਜਵੇ ਤਾਂ ਡਰ ਲੱਗਿਆ ਹੋਵੇ ਫਿਰ ਉਹਨੂੰ ਡਰ ਅੰਦਰ ਵੀ ਡਰ ਪੈਦਾ ਹੋਣਾ ਚਾਹੀਦਾ ਨਿਡਰ ਹੋਏ ਜੇ ਨਿਡਰ ਹੋਏ ਗੱਲ ਕਰਦੇ ਡਰ ਉਹ ਨਹੀਂ ਭਾਗਾ ਫਿਰ ਤੇ ਜੋ ਡਰੇ ਨਿਕਲੇ ਕਾਚੀ ਗਾਗਰ ਇਹਨੂੰ ਫੁੱਟੇ ਫੁੱਟਿਆ ਜਾਣਾ ਗਾਗਰ ਨੇ ਇਹ ਤੋਂ ਵੱਧ ਸੰਸਾਰ ਕੁਝ ਨਹੀਂ ਕਰ ਸਕਦਾ ਸੰਸਾਰ ਕੀ ਕਰੂਗਾ ਗਗਰੇ ਭੰਦਾ ਤਾਂ ਹੋਰ ਕੀ ਕਰਵੇ ਤਾਂ ਫੁੱਟ ਜਾਣਾ ਹੀ ਹੈ ਔਰ ਫੁੱਟਣਾ ਵੀ ਹੁਕਮ ਨਾਲ ਹੈ ਕੋਈ ਭਰਮ ਨਹੀਂ ਸਕਦਾ ਨੂੰ ਕੋਈ ਨਹੀਂ ਭਰ ਸਕਦਾ ਇਹ ਭਲੇਖਾ ਇਹਨਾਂ ਨੂੰ ਹੋਊਗਾ ਖਾਦੇ ਨੂੰ ਤਾਂ ਨਾ ਕਦੇ ਭਰੋਸਾ ਹੈ ਨੇ ਬੇਭਰੋਸਗੀ ਹੋਈ ਹੈ ਪਾਣੀ ਦੇ ਨਾਲ ਹੋਣੀ ਹੈ ਉਹਨਾਂ ਦੀ ਬੇਭਰੋਸਗੀ ਹੈ ਭਰੋਸ ਬੇਭਰੋਸਗੀ ਹੁੰਦੀ ਹੈ ਮਨੁੱਖਾਂ ਨੂੰ ਇਹਨਾਂ ਨੂੰ ਹੋਊਗੀ ਤਾਂ ਬਾਣੀ ਦੇ ਸਾਫ਼ ਨਹੀਂ ਹੈ ਜੇ ਸਾਨੂੰ ਬਾਣੀ ਤੇ ਭਰੋਸਾ ਨਹੀਂ ਜਿਹਨੂੰ ਉਹ ਭਰੋਸਾ ਕਿਹਦੇ ਤੇ ਹੋਰ ਕੀ ਤੇ ਭਰੋਸਾ ਇਹ ਤਾਂ ਯਾਰਾ ਕੁਝ ਨਹੀਂ ਕਰ ਸਕਦਾ ਹੁੰਦੇ